ਸ਼ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਤੇ ਤਾਂ ਪੁਰਖਾਂ ਬਿਰਖਾਂ ਤੀਰਥਾਂ ਪੁਰਖ ਨੇ ਬਿਰਖ ਨੇ ਬਿਰਖ ਉਹਦੇ ਵਿੱਚ ਵੀ ਆਤਮਾ ਹੈ ਅਪੁਰਖ ਨੇ ਜਿਹਨੇ ਨਾਲ ਵੀ ਆਤਮਾ ਹੈ ਕੋਈ ਗੱਲ ਤਟਾਂ ਮੇਘਾਂ ਮੇਘਾਂ ਖੇਤਾਂ ਤਟ ਨੇ ਤੀਰਥਾਂ ਦੇ ਬਣੇ ਹੋਏ ਨੇ ਤੀਰਥਾਂ ਦੇ ਤਟਾਂ ਦੇ ਬਿਰਖ ਨੇ ਬੀਜੇ ਹੋਏ ਪੂਜਾ ਕਰ ਲੂ ਉਪਰੋਟਾ ਇੱਕ ਰਾਸ਼ੀ ਕਹਿੰਦੇ ਤੀਜਾ ਪੱਤਾ ਨਹੀਂ ਉਹਦਾ ਨਿਕਲਦਾ ਦੋਏ ਰਹਿੰਦੇ ਨੇ ਤਰਾ ਤਰਾ ਦੇ ਨੇ ਦੀਪਾਂ ਰੋਖਾਂ ਦੀ ਵੀ ਪੂਜਾ ਹੁੰਦੀ ਹੈ ਬਿਰਖਾਂ ਦੀ ਵੀ ਪੂਜਾ ਹੁੰਦੀ ਹੈ ਟਟਾ ਵੇਗਾ ਵੇ ਕਹਿੰਦੇ ਨੇ ਅਸਲ ਦੇ ਵਿੱਚ ਪ੍ਰਚਾਰਕ ਨੂੰ ਜਿਹੜੇ ਗੁਰੂ ਬੜੇ ਬੈਠੇ ਨੇ ਮਿਰਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ ਬਾਕੀ ਬੱਦਲ ਤਾਂ ਇੱਕੋ ਜਿਹੇ ਨੇ ਸਾਰੇ ਇੱਕੋ ਹੀ ਬੱਦਲ ਹੈ ਬਾਕੀ ਅੱਡਰ ਨੇ ਮਿਰਗਾ ਬਹੁਤ ਕਿਉਂ ਆਇਆ ਟਟਾ ਵੀ ਚਲੋ ਕਿਨਾਰਾ ਅੱਡੋ ਅੱਡੀ ਹੋ ਸਕਦਾ ਜਮਨਾ ਦੇ ਕਿਨਾਰੇ ਅੱਡੋ ਅੱਡੀ ਨੇ ਕਿਨਾਰੇ ਦੀ ਜਗ੍ਹਾ ਪਿੰਡ ਹੁੰਦੇ ਨੇ ਅਲੱਗ-ਅਲੱਗ ਇਲਾਕਾ ਅੱਡਾ ਅੱਡਾ ਜਗ੍ਹਾ ਅੱਡਾ ਚਲੋ ਉਹ ਵੀ ਹੋ ਸਕਦਾ ਗੰਗਾ ਵੀ ਆ ਮਾਂ ਸਰਸਵਤੀ ਆ ਹੋਰ ਕੋਈ ਨਦੀਆਂ ਨੇ ਸਾਰਿਆਂ ਦੇ ਟੱਟ ਨੇ ਵੱਖਰੇ ਵੱਖਰੇ ਨਾ ਹੋ ਸਕਦੇ ਨੇ ਪਰ ਮੇਕਾ ਨਹੀਂ ਤਾਂ ਗੱਲ ਇੱਕੋ ਹੀ ਹੈ ਨਾ ਉਥੇ ਉਥੇ ਜਿਹੜੇ ਬੜੇ ਨੇ ਨਾ ਬੈਠੇ ਪ੍ਰਚਾਰਕ ਦੇਰੇ ਬਣਾਈ ਖੇਤਾਂ ਖੇਤ ਹਿਰਦਾ ਜਿੱਥੇ ਵੇਗ ਨੇ ਵਰਸਣਾ ਦੀਪਾਂ ਲੋਹਾ ਮੰਡਲਾਂ ਖੰਡਾਂ ਬਰਭੰਡਾਂ ਦੀਪ ਨੇ ਲੋ ਨੇ ਲੋ ਲੋ ਕੀ ਹੈ ਖੰਡ ਬਰਭੰਡ ਬਰਭੰਡ ਲਫ਼ਜ਼ ਵਰਤਿਆ ਬ੍ਰਹਮੰਡ ਨਹੀਂ ਵਰਤਿਆ ਮੈਟਰ ਦੀ ਰਚਨਾ ਵੀ ਹੈ ਮੈਟਰ ਦੀ ਰਚਨਾ ਦੇ ਵਿੱਚ ਆਤਮਾ ਵੀ ਹੈ ਤੀਰਥ ਵੀ ਬਣੇ ਹੋਏ ਨੇ ਤੀਰਥਾਂ ਦੇ ਡੇਰੇ ਵੀ ਬਣੇ ਹੋਏ ਨੇ ਉਪਦੇਸ਼ ਵੀ ਹੋ ਰਿਹਾ ਉੱਥੇ ਬੇਗੇ ਵੀ ਬੈਠੇ ਨੇ ਭਾਵੇਂ ਉੱਥੇ ਵਰਖਾ ਹੁੰਦੀ ਹੈ ਵਰਖਾ ਨਾਲ ਇਹਦਾ ਸੰਬੰਧ ਨਹੀਂ ਹੈ ਵਰਖਾ ਸਾਰੇ ਹੀ ਹੁੰਦੀ ਹੈ ਕਿਹੜਾ ਤੀਰਥ ਤੇ ਹੁੰਦੀ ਹੈ ਵਰਖਾ ਜਾਂ ਟੱਟ ਦੇ ਉੱਤੇ ਹੀ ਵਰਖਾ ਹੁੰਦੀ ਹੈ ਟੱਟ ਦੇ ਉੱਤੇ ਉਪਦੇਸ਼ ਹੁੰਦਾ ਟੱਟਾਂ ਦੇ ਉੱਤੇ ਤੀਰਥ ਬਣੇ ਨੇ ਤੀਰਥਾਂ ਦੇ ਜਿਹੜੇ ਵੇਦ ਨੇ ਉਹ ਉਪਦੇਸ਼ ਕਰੇ ਉਹ ਉਪਦੇਸ਼ ਕਰਦੇ ਵਰਖਾ ਦਾ ਥੜਾਂ 'ਚ ਵੀ ਹੁੰਦੀ ਹੈ ਪਹਾੜਾਂ ਤੇ ਵੀ ਹੁੰਦੀ ਹੈ ਉਹ ਵਰਖਾ ਸਾਰੀ ਹੁੰਦੀ ਹੈ ਇਹ ਤਾਂ ਇਹ ਤਾਂ ਪੁਰਖਾਂ ਵਿਰਖਾਂ ਤੀਰਥਾਂ ਸਦਾ ਮੇਗਾ ਖੇਤਾਂ ਖੇਤ ਹਿਰਦੇ ਨੂੰ ਕਹਿੰਦੇ ਨੇ ਨਾ ਜਿੱਥੇ ਨਾਮ ਬੀਜਣਾ ਤੁਸੀਂ ਉੱਥੇ ਮੇਗਾ ਨੇ ਵਰਸਣਾ ਬਾਹਰ ਵੀ ਖੇਤ ਨੇ ਚਲੋ ਉੱਥੇ ਮੇਗਾ ਵਰਸਦਾ ਪਰ ਸਾਡਾ ਸਮਾਂ ਉਸ ਖੇਤ ਨਾਲ ਹੈ ਜਿੱਥੇ ਨਾਮ ਬੀਜਣਾ ਇਹ ਕਿੱਕਰ ਬੀਜਣੀ ਹੈ ਬੀਜਣਾ ਕੀ ਹੈ ਗੁਰਬਾਣੀ ਦਾ ਇਸ਼ਾਰਾ ਬਾਹਰ ਚਾਹੇ ਖੇਤਾਂ 'ਚ ਬੇਹ ਹੈ ਪਰ ਗੁਰਬਾਣੀ ਦਾ ਜੋ ਕਰਮ ਦਾ ਹੈ ਸਾਰਾ ਨਾਮ ਨਾਲ ਸੰਬੰਧਿਤ ਹੈ ਹਰਦਾ ਖੇਤ ਹੈ ਪ੍ਰਚਾਰ ਕੀ ਹੈ ਪ੍ਰਚਾਰ ਹਰਦੇ ਨੂੰ ਸ਼ੁੱਧ ਕਰਨਾ ਪਹਿਲਾਂ ਠੀਕ ਕਰਨਾ ਜਿਹੜੀ ਫਸਲ ਵੀ ਜਿਹੜੀ ਉਹਦੇ ਕਾਬਲ ਬਣਾਉਣਾ ਬੋਣਾ ਉਹਦੇ ਚ ਜੋ ਘਾਹ ਫੂਸ ਮਾਰਨਾ ਹੈ ਦਰਖਤ ਨੇ ਜਿਹੜੇ ਨੁਕਸਾਨ ਕਰਨ ਵਾਲੇ ਨੇ ਨਾਮ ਨੂੰ ਕਿ ਜੋ ਵੀ ਉੱਥੇ ਹੈ ਪਹਿਲਾਂ ਸਾਰੀ ਪੁੱਟ ਕੇ ਬਾਹਰ ਮਾਰਨੀ ਰਾਵਣ ਦਾ ਬਾਗ ਹੈ ਇੱਥੇ ਪਹਿਲਾਂ ਰਾਵਣ ਮਾਨੇ ਇਹਦਾ ਨਾ ਬਾਗ ਹੈ ਬਾਗ ਹੈ ਇਹ ਪਟਣਾ ਇਹ ਬਕਾਰਾਂ ਦਾ ਬਾਗ ਹੈ ਰਾਵਣ ਦਾ ਲੋਭ ਦੀਆਂ ਜੜਾਂ ਨੇ ਬੋਧੀਆਂ ਜੜਾਂ ਨੇ ਇਹ ਬਾਗ ਹੈ ਬਕਾਰਾਂ ਦਾ ਤਾਂ ਗੁਣਾ ਦਾ ਬਾਗ ਲੱਗਣਾ ਅਸਲ ਗੱਲ ਇਹ ਹੈ ਚਲ ਕਿਕਰਾਂ ਬੀਜੀਆਂ ਆਈਆਂ ਨੇ ਕਿਕਰਾਂ ਪੁੱਟ ਕੇ ਹੀ ਆਪ ਲਾਵਾਂਗੇ ਨਾ ਉੱਥੇ ਤਾਂ ਗੋਲ ਦੀਆਂ ਵੇਲਾ ਲਾਵਾਂਗੇ ਉੱਥੇ ਹੀ ਲਾ ਦਈਏ ਕਿਕਰਾਂ ਦਾ ਚੰਗਾ ਹੋਣ ਦੇ ਦੇਣਗੀਆਂ ਫਿਰ ਉੱਥੇ ਦੀਪਾਂ ਲੋਆਂ ਮੰਡਲਾਂ ਖੰਡਾ ਬਰਪੰਡ ਦੀਪ ਲੋ ਖੰਡ ਮੰਡਲ ਬਰਪੰਡ ਜਿਹੜੇ ਨੇ ਬਰਪੰਡ ਮਾਇਆ ਦੀ ਰਚਨਾ ਵਿੱਚ ਹੈ ਸਭ ਕੁਝ ਮਾਇਆ ਦੀ ਰਚਨਾ ਦੇ ਵਿੱਚ ਹੀ ਆ ਸੀ ਬਾਹਰ ਤਾਂ ਨਹੀਂ ਹੈਗੇ ਅੰਡਜ ਜੇਰ ਜੀ ਉਦ ਭਜਾ ਖਾਣੀ ਸੇਤ ਜਾਂ ਸਾਰਾ ਅੰਡੇ ਜਿਹੜੇ ਜੇਰ ਜਿਹੜੇ ਚਾਰ ਖਾਣੀਆਂ ਨੇ ਉਦ ਭਜਨੇ ਜਿਹੜੇ ਧਰਤੀ ਚੋਂ ਪੈਦਾ ਹੁੰਦੇ ਨੇ ਬੀਜ ਨਾਲ ਸੇਤ ਜਾਂ ਇਹ ਵੀ ਖਾਣੀ ਹੈ ਚਾਰਾਂ ਦੇ ਵਿੱਚ ਜੀਵ ਨੇ ਚਾਰਾਂ ਦੇ ਵਿੱਚ ਖੇਤ ਨੇ ਚਾਰਾਂ ਦੇ ਵਿੱਚ ਉਪਦੇਸ਼ ਹੈ ਉਪਦੇਸ਼ ਵੀ ਚਾਰਾਂ 'ਚ ਹੈ ਨਗਾ ਵੀ ਚਾਰਾਂ 'ਚ ਹੈ ਆਦਮੀ ਵਾਸਤੇ ਤਾਂ ਬੇਗਾ ਤਰ੍ਹਾਂ ਤਰ੍ਹਾਂ ਦਾ ਬਾਕੀ ਕਿਸੇ ਵਾਸਤੇ ਬਿਰਗਾ ਤਰ੍ਹਾਂ ਤਰ੍ਹਾਂ ਕੋਈ ਨਹੀਂ ਆਦਮੀ ਆਦਮੇ ਕੇ ਬਣ ਗਿਆ ਨਾ ਸਿਆਪਾ ਹੋ ਗਿਆ ਹੋਰ ਕੋਈ ਜਾਨਵਰ ਮਹਿੰਗਾ ਨਹੀਂ ਬਣਿਆ ਇੱਕ ਦੂਰ ਇਸ ਨਹੀਂ ਕਰ ਰਿਹਾ ਜੇ ਉਪਦੇਸ਼ ਕਰ ਰਿਹਾ ਦੇਖ ਕੇ ਸਿੱਖ ਰਿਹਾ ਹੋ ਬਿੱਲੀ ਦੇ ਬੱਚੇ ਨੂੰ ਤੁਸੀਂ ਕੱਲਾ ਰੱਖ ਕੇ ਪਾੜ ਲਓ ਛੋਟੇ ਜਿਹੇ ਉਹਨੂੰ ਕੌਣ ਦੱਸੂਗਾ ਇਹ ਚੂਹਾ ਹੈ ਇਹਨੂੰ ਮਾਰਨਾ ਕਾਹਨੂੰ ਖਾਣਾ ਦੱਸੂ ਕੌਣ ਦੱਸੂਗਾ ਕੋਈ ਕੰਮ ਕਰੂ ਜੋ ਉਹਨਾਂ ਦੇ ਸਾਰੇ ਕਰ ਰਹੇ ਨੇ ਖਾਂਦਾ ਦੀ ਦੱਸੂ ਕੌਣ ਜਿਹੜੇ ਅਸੀਂ ਕਹਿੰਦੇ ਆ ਨਾ ਕਈ ਕੁਛ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਜਾਨਵਰਾਂ ਦੇ ਦੇਖ ਲਓ ਹਰਕਤ ਜਰਬਾ ਪਤਾ ਲੱਗ ਜੂਗਾ ਉਹ ਬੋਲਣ ਦੀ ਗੱਲ ਹੋਰ ਹੈ ਸਾਡੀ ਭਾਸ਼ਾ ਬੋਲਣ ਦੀ ਗੱਲ ਹੋਰ ਹੈ ਸਿਰਫ ਬੋਲਣ ਬੋਲਣ ਦੀ ਗੱਲ ਆ ਰੋਟੀ ਖਾਣੀ ਸਭ ਕੋ ਖਾਣਾ ਪੀਣਾ ਕੌਣ ਸਿਖਾਉਂਦਾ ਉਹ ਚਲਾਉਣਾ ਕੌਣ ਸਿਖਾਉਂਦਾ ਜਿਹੜਾ ਬੱਚਾ ਅੱਡ ਪਾੜਿਆ ਉਹਨਾਂ ਨੇ ਉਹਨੂੰ ਇਹ ਕੀ ਨਾ ਸਿਖਾਇਆ ਵੀ ਮੂੰਹ ਚਲਾਈਦਾ ਹੁੰਦਾ ਉਹ ਇਹ ਕੀ ਸਿਖਾਇਆ ਵੀ ਹੱਥ ਨਾਲ ਮੂੰਹ 'ਚ ਰੋਟੀ ਪਾਈ ਦੀ ਮੂੰਹ ਦੀ ਪਾਈ ਢੜ ਚਲੀ ਜਾਂਦੀ ਆ ਤਾਂ ਭੁੱਖ ਜਾਂਦੀ ਹੈ ਨਾ ਸਿਖਾਇਆ ਉਹਨੂੰ ਇਹ ਅੰਦਰ ਬੈਠਾ ਸੌਣਾ ਉਹ ਐਕਸਟਰਾ ਗੱਲਾਂ ਨੇ ਜਿਹੜੀਆਂ ਦੋ ਚਾਰ ਗੱਲਾਂ ਬੇਸਿਕ ਗੱਲਾਂ ਨੇ ਜਿਹਨੇ ਪੈਦਾ ਕੀਤਾ ਉਹਨੇ ਜਿਉਂਦਾ ਰੱਖਣਾ ਉਹਨੇ ਰਿਜਕ ਦੇਣਾ ਇਹ ਸਾਰੀ ਨੌਲੇਜ ਉਹਨੇ ਦੇਣੀ ਬਾਕੀ ਜਿਹੜੀ ਐਕਸਟਰਾ ਨੌਲੇਜ ਹੈ ਆਦਮੀ ਨੂੰ ਸ਼ੈਤਾਨ ਬਣਾਉਂਦੀ ਹੈ ਉਹ ਨੌਲੇਜ ਬਾਹਰੋਂ ਸਕਦਾ ਉਹਦੇ ਨਾਲ ਆਦਮੀ ਇਨਸਾਨ ਤੇ ਸ਼ੈਤਾਨ ਬਣਦਾ ਉਹਦੇ ਨਾਲ ਸਾਰੇ ਸ਼ੈਤਾਨ ਤਾਂ ਹੀ ਬਣੇ ਹੋਏ ਨੇ ਸੋਸਾਇਟੀ ਦੇ ਵਿੱਚ ਆ ਕੇ ਆਦਮੀ ਸ਼ੈਤਾਨ ਬਣੇ ਜਦੋਂ ਜੰਗਲ ਵਿੱਚ ਸੀ ਸ਼ੈਤਾਨ ਘੱਟ ਸੀ ਜੰਗਲੀ ਜੀਵ ਸ਼ੈਤਾਨ ਨਹੀਂ ਹੁੰਦਾ ਸ਼ੈਤਾਨ ਵੀ ਦਰਦ ਆਪਸ ਵਿੱਚ ਨਹੀਂ ਲੜਦੇ ਦੂਰ ਦੂਰ ਰਹਿੰਦੇ ਨੇ ਜਿਹੜੇ ਤੋਂ ਟਾਣੇ ਆਏ ਚਲੇ ਜਾਂਦੇ ਨੇ ਪਹਿਲਾਂ ਹੀ ਦੂਏ ਤੇ ਉਧਰ ਭਾਈ ਪਰੇ ਰਹੋ ਇਹ ਕਿਦੂਗਾ ਚੜ ਦਿਨ ਨਹੀਂ ਆ ਕੇ ਬੈਟਰੀ ਨਹੀਂ ਕੋਈ ਕਿਸੇ ਦੀ ਬੱਟ ਬਹੁਤ ਤਾਂ ਲੜਾਈ ਹੋਊ ਇਹ ਸਿਵਲਾਈਜੇਸ਼ਨ ਆ ਨਾ ਇਹਦੇ ਨੁਕਸਾਨ ਜ਼ਿਆਦਾ ਹੋਏ ਨੇ ਫਾਇਦੇ ਘੱਟ ਹੋਏ ਨੇ ਲੜਾਈਆਂ ਜਾਂਦੇ ਹੋਈਆਂ ਨੇ ਆਦਮੀ ਦੀਆਂ ਜਦ ਤੱਕ ਸਿਵਲਾਈਜੇਸ਼ਨ ਹੋਈ ਬੜੇ ਬੜੇ ਹਥਿਆਰ ਜਦ ਬਣੇ ਨੇ ਕਿਹਦੇ ਵਾਸਤੇ ਹਥਿਆਰ ਬਣੇ ਨੇ ਤੋਪਾਂ ਕਿਹਦੇ ਵਾਸਤੇ ਬਣੀਆਂ ਨੇ ਜਾਨਵਰਾਂ ਨੂੰ ਆਦਮ ਵਾਸਤੇ ਬਣਿਆ ਨੇ ਹਵਾਈ ਜਹਾਜ਼ ਕਿਹਦੇ ਵਾਸਤੇ ਬਣੇ ਨੇ ਜਾਨਵਰਾਂ ਨੂੰ ਮਾਰਨੇ ਵਾਸਤੇ ਬਣੇ ਨੇ ਆਦਮੀ ਨੇ ਆਪਣੇ ਮਾਰਨ ਆਦਮੀ ਨੇ ਆਦਮੀ ਨੂੰ ਮਾਰਨ ਵਾਸਤੇ ਇਹਨਾਂ ਦਾ ਆਦਮੀ ਨੇ ਆਪਣੇ ਆਪ ਨੂੰ ਮਾਰਨ ਵਾਸਤੇ ਬਣਾਏ ਨੇ ਇਹ ਸਿਵਲਾਈਜੇਸ਼ਨ ਹੈ ਇਹ ਤਰੱਕੀ ਹੈ ਹੋਰ ਕੀ ਹੈ ਆਪਣੇ ਮਾਰਨ ਦੇ ਸੌਦੇ ਇਹਨੇ ਬਣਾਏ ਨੇ ਨੇ ਕਿ ਰੱਬ ਨੂੰ ਮਾਰਨ ਦੀ ਲੋੜ ਨਹੀਂ ਹੈ ਉਹਨੂੰ ਵੀ ਲੋੜ ਹੈ ਸਰਦਾਰਦੀ ਦੀ ਲੈਣ ਦੀ ਆਵੇ ਮਰਨ ਨੂੰ ਤਿਆਰ ਹੈ ਤਾਂ ਫਿਕਰ ਹੋਵੇ ਜੇ ਆਪ ਨਾ ਤਿਆਰ ਹੋਵੇ ਮਰਨ ਨੂੰ ਨੇ ਆਵੇ ਸਮਾਨ ਮੇਰਾ ਬਣਾ ਲੈ ਮਰਨ ਵਾਲਾ ਅਰ ਉਹ ਤੋਂ ਯਾਕੀ ਹੈ ਮਾਰਨ ਵਾਲੇ ਤੋਂ ਹੀ ਕੰਮ ਉਹਦੇ ਵਾਲਾ ਹੀ ਕਰ ਰਿਹਾ ਹੈ ਕੰਮ ਆਪਣੇ ਮਰਨ ਤੇ ਆਪ ਕਰ ਰਿਹਾ ਹੈ ਅਰ ਉਹ ਤੋਂ ਯਾਕੀ ਹੈ ਮੇਰਾ ਹੁੰਦਾ ਹੀ ਕੁਝ ਨਹੀਂ ਜਾਣਾ ਬਹੁਤ ਹੈ ਨਾ ਇਹ ਸਿਆਣਪ ਹੈ ਦੀ ਹੋਰ ਕੀ ਹੈ ਦੀ ਉਹ ਤੋਂ ਆਦਮੀ ਨੂੰ ਕੰਮ ਕੰਮ ਬਚਣ ਵਾਲੇ ਸਮਾਨ ਬਣਾਉਂਦਾ ਤੇ ਆਦਮੀ ਨੂੰ ਕੋਈ ਨੁਕਸਾਨ ਨਾ ਹੋਵੇ ਜੇ ਨੇ ਪੈਦਾਵਾਰ ਵਧਾਈ ਭਰੋਸਾ ਨਹੀਂ ਕੀਤਾ ਪਰਮੇਸ਼ਰ ਤੇ ਕਿ ਪਹਿਲਾਂ ਰਿਜ਼ਕ ਭੇਜਦਾ ਫਿਰ ਬੰਦੇ ਨੂੰ ਜਨਮ ਦਿੰਦਾ ਹੈ ਤੇ ਭਰੋਸਾ ਨਹੀਂ ਕੀਤਾ ਇਸ ਗੱਲ ਤੇ ਤੇ ਜਰਬਦਾ ਬਦਾ ਪੈਦਾ ਕਰ ਲਈ ਦਵਾਈਆਂ ਪੈਦਾ ਕਰ ਲਈਆਂ ਭਰੋਸਾ ਨਹੀਂ ਤਾਂ ਕੀਤਾ ਜਿੰਨਾ ਇਹਦਾ ਭਰੋਸਾ ਘੱਟ ਹੈ ਜਿੰਨਾ ਸਿਆਣਾ ਹੈ ਉਹਨਾਂ ਹੀ ਬੇਵਕੂਫ ਹੈ ਜਿੰਨਾ ਸਿਆਣਾ ਉਹਨਾਂ ਹੀ ਬੇਵਕੂਫ ਹੈ ਉਹ ਤਾਂ ਮਨ ਵੀ ਜਗਾ ਸਾਰੇ ਬੇਵਕੂਫ ਐ ਨਹੀਂ ਕਹਿੰਦੇ ਬੇਵਕੂਫ ਹਾਂ ਐ ਨਹੀਂ ਕਹਿੰਦੇ ਜਾਨੀ ਕੰਨ ਤਾਂ ਫੜਦੇ ਨੇ ਘੁਮਾ ਕੇ ਫੜਦੇ ਨੇ ਕਹਿੰਦੇ ਨੇ ਇਹ ਕੰਮ ਗਲਤ ਹੋ ਗਿਆ ਆ ਨੁਕਸਾਨ ਹੋ ਗਿਆ ਉਹ ਹੋ ਗਿਆ ਪੋਲੂਸ਼ਨ ਹੋ ਗਿਆ ਕੀਤਾ ਕਿਹਨੇ ਹੈ ਹੋਏ ਤਾਂ ਬਾਅਦ ਪਤਾ ਲੱਗਿਆ ਨਿਆਣੇ ਤਾਂ ਕੋਈ ਚੀਜ਼ ਵਿਗੜ ਜਵੇ ਬਾਅਦ ਪਤਾ ਲੱਗੇ ਉਹਨੂੰ ਕੀ ਕਹਾਂਗੇ ਬੇਵਕੂ ਕੁੱਲੂ ਆਪਾਂ ਕਹਿੰਦੇ ਆ ਤੈਨੂੰ ਪਤਾ ਨਹੀਂ ਇਹ ਹੋ ਜਾਊਗਾ ਝੜਕਦੇ ਆ ਨਾ ਇਹਨਾਂ ਨੂੰ ਕੌਣ ਝੜਕਿਆ ਇਹਨਾਂ ਨੂੰ ਕੌਣ ਛੱਡ ਉਸੇ ਕਾਬਲ ਹੋਏ ਨਾ ਸਾਰਿਆਂ ਨੂੰ ਪਤਾ ਹੁੰਦਾ ਵਿਆਹ ਭਾਈ ਐ ਕਰੇਗਾ ਐ ਗੜਬੜ ਹੋ ਜਾਣੀ ਹੈ ਕਿ ਕੰਮ ਵਿਗੜ ਜਾਣਾ ਸਮਾਰ ਕੇ ਫੜ ਦੁੱਧ ਡੁੱਲ ਜੂਗਾ ਕੋਈ ਕਾਤਰਾ ਫੜਦਾ ਇੱਕ ਹੱਥ ਤੇ ਦੁੱਧ 10 ਕਿਲੋ ਉਹ ਭਾਂਡੇ ਨੂੰ ਐ ਕਾਤਰਾ ਫੜ ਕੇ ਲੈ ਕੇ ਜਾਂਦਾ ਬਾਹਰ ਡੁੱਲ ਗਿਆ ਹੱਥ ਨੇ ਜਵਾਬ ਦਿੱਤਾ ਤਾਕਤ ਕਦਰ ਪਤਾ ਨਹੀਂ ਵੀ ਕਾਤਰਾ ਨਹੀਂ ਜਾ ਸਕਦਾ ਸੀ ਇਹ ਤਾਂ ਡੁੱਲਣਾ ਸੀਗਾ ਇਹ ਤਾਂ ਬਸ ਇਹ ਹੀ ਗੱਲ ਇਹਨਾਂ ਦੀ ਸਾਹਮਣੇ ਪਤਾ ਵੀ ਹੋਣਾ ਹੈ ਫਿਰ ਕੀ ਇਹਨਾਂ ਦੀ ਅਕਲ ਨੂੰ ਵਧੀ ਅੰਨੇ ਹੋ ਕੇ ਕੰਮ ਕਰਦਾ ਜਿਹੜਾ ਮਾਇਆਦਾਰੀ ਹੁੰਦਾ ਨਾ ਅੰਨਾ ਬੋਲਾ ਹੁੰਦਾ ਹੀ ਹੈ ਮਾਇਆਦਾਰੀ ਨਾਲ ਅੰਨੇ ਬੋਲੇ ਹੋਣਗੇ ਆ ਤੰਨਾ ਬੋਲਾ ਨਾ ਹੋਣਾ ਇਹ ਖੁਦ ਆਤਨ ਨਾ ਹੋਣਾ ਇਹ ਵੀ ਆਇਆ ਨਹੀਂ ਨਹੀਂ ਕੀ ਹੈ ਬਾੜੀ ਤਾਂ ਬੋਲੇ ਕਹਿੰਦੀ ਹੈ ਸਾਰਿਆਂ ਨੂੰ ਹੈ ਗੁਰਮੁਖੋ ਬਿਨਾ ਸਮਝਨੇ ਬੋਲੀ ਹੀ ਭਾਈ ਕੋ ਗੁਰਮੁਖੇ ਬਚਿਆ ਹੋਇਆ ਬਾਕੀ ਜ਼ਬਾਨ ਨੇ ਬੋਲੇ ਹੈ ਸੋ ਵਿੱਚ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਸੋ ਵਿੱਚ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਸਰਾਂ ਸਮੁੰਦਰਾਂ ਦੀ ਮੇਰਾਂ ਦੀ ਜਨਤਾ ਦੀ ਮਿੱਤੀ ਹੈ ਕੀ ਹਾਲਤ ਹੈ ਕੀ ਮੈਂ ਇਹਨਾਂ ਦੀ ਮੇਨਟੇਨੈਂਸ ਕਰਦੀ ਹਾਂ ਕਿਵੇਂ ਇਹਨਾਂ ਨੂੰ ਕੀ ਚਾਹੀਦਾ ਹੈ ਕਿਵੇਂ ਇਹਨਾਂ ਨੂੰ ਜਿਉਂਦੇ ਰੱਖਣਾ ਹੈ ਕਿਵੇਂ ਇਹਨਾਂ ਦੀ ਪਰਵਰਿਸ਼ ਕਰਨੀ ਹੈ ਇਹ ਸਾਰੇ ਕੌਣ ਜਾਣਦਾ ਜਿਹਨੇ ਪੈਦਾ ਕੀਤੇ ਨੇ ਜਾਣ ਫਿਕਰ ਪਿਆ ਹੈ ਸਾਨੂੰ ਸਾਇੰਸਦਾਨਾਂ ਨੂੰ ਜਿਹਨੇ ਪੈਦਾ ਕੀਤੇ ਨੇ ਉਹਨੂੰ ਫਿਕਰ ਨਹੀਂ ਆਇਆ ਜਿੰਨਾ ਜਿਹਨੂੰ ਫਿਕਰ ਸੀ ਇਹਨੂੰ ਕਿਹਾ ਇਹ ਵੀ ਤੂੰ ਨਾ ਫਿਕਰ ਕਰ ਨਾਨਕ ਚਿੰਤਾ ਮਤ ਕਰੋ ਕਿਉਂ ਕਿਹਾ ਜੀ ਇਹਨਾਂ ਸਹਿਦਾਨਾਂ ਸਾਰਿਆਂ ਨੂੰ ਕਿਹਾ ਸੀ ਸਾਰੀਆਂ ਸਰਕਾਰਾਂ ਵਿੱਚ ਹੀ ਆ ਗਈ ਅਸਰ ਜੇ ਇਹਨੂੰ ਫਿਕਰ ਫੁਕਰ ਕਿਸੇ ਨੂੰ ਵੀ ਨਹੀਂ ਹੈਗਾ ਇਹਦਾ 85 ਪੈਸੇ ਖਾਣ ਦਾ ਫਿਕਰ ਹੈ 15 ਪੈਸੇ ਦੇਣੇ ਨੇ ਇਹਨਾਂ ਨੂੰ ਆਈ ਸੇਵਾ ਇਹਨਾਂ ਦੀ ਇਹ ਦੇਸ਼ ਭਗਤੀ ਹੈ ਇਹਨਾਂ ਦੀ ਇਹਨਾਂ ਦੀ ਦੇਸ਼ ਭਗਤੀ ਉਹਦੀ ਲਿਖਣ ਭਗਤੀ ਹੈ ਉਹ ਵੀ 85 ਪੈਸੇ ਖਾਣ ਵਾਲੀ ਉਹ ਗੱਲ ਹੈ ਜਿਹੜੀ ਇਹ ਭਗਤੀਆਂ ਹੁੰਦੀਆਂ ਨੇ ਦੇਸ਼ ਭਗਤੀ ਆ ਲਿਖਣ ਭਗਤੀ ਨਵੀਆਂ ਭਗਤੀਆਂ ਦਿਮਾਗ ਦੀਆਂ ਕਾਢਾਂ ਸ਼ੈਤਾਨ ਦੇ ਜਿਹੜਾ ਦਿਮਾਗ ਹੈ ਸ਼ੈਤਾਨ ਹੈ ਉੱਥੇ ਇਹ ਸ਼ੈਤਾਨ ਦੀ ਕਾਢ ਹੈ ਲਿਖਣ ਭਗਤੀ ਦਿਮਾਗ ਦੀ ਕਾਢ ਸ਼ੈਤਾਨ ਦੀ ਕਾਢ ਇੱਕੋ ਗੱਲ ਹੁੰਦੀ ਹੈ ਆ ਜਿਹੜੀ ਗੁਰਬਾਣੀ ਹਿਰਦੇ ਦੀ ਕਾਢ ਹੈ ਮਨ ਦੀ ਕਾਢ ਨਹੀਂ ਹੈ ਜੋ ਮਨ ਦੀ ਕਾਢ ਹੈ ਸ਼ੈਤਾਨ ਦੀ ਕਾਢ ਹੈ ਉਹਦੇ ਪਿੱਛੇ ਬਹੁਤ ਕੁਝ ਹੈ ਹੋਰ ਹੈ ਆਊਗਾ ਸਾਹਮਣੇ ਦੇਖੋ ਕੀ ਆਉਂਦਾ ਉਹਦਾ ਬੜਾ ਪਰਪੰਚ ਹੈ ਪਲਾਨ ਹੈ ਉਹ ਗੁਰਮੁਖਾਂ ਦਾ ਪਹਿਲੇ ਪਤਾ ਹੁੰਦਾ ਹੈ ਵੀ ਕੀ ਹੈ ਪਹਿਲਾਂ ਹੀ ਪਤਾ ਹੁੰਦਾ ਵੀ ਕੀ ਕਰਦੇ ਨੇ ਕੱਲ ਹੁਣ ਪਰ ਹੋਣਾ ਨਹੀਂ ਸਾਡਾ ਨਹੀਂ ਹੁਣ ਪਹਿਲੇ ਪਤਾ ਲੱਗ ਜਿਹੜੀ ਚੀਜ਼ ਦਾ ਪਹਿਲਾਂ ਪਤਾ ਲੱਗ ਜਾਂਦਾ ਪਲਾਨ ਦਾ ਕੋਈ ਅਤਵਾਦੀ ਨੇ ਉਹਨਾਂ ਨੇ ਪਲਾਨ ਦਾ ਪਤਾ ਲੱਗ ਗਿਆ ਸਰਕਾਰ ਨੂੰ ਤੇ ਸਦੇ ਚੜਦਾ ਉਹ ਤਾਂ ਰੰਗੇ ਹੱਥੀ ਫੜੇ ਜਾਂਦੇ ਹੁੰਦੇ ਨੇ ਹੁਣ ਐਸਾ ਸਮਾਂ ਆ ਗਿਆ ਰੰਗੇ ਹੱਥੀ ਫੜੇ ਜਾਇਆ ਕਰਦੇ ਨੇ ਪਹਿਲੇ ਹੀ ਪਲਾਨ ਰਹੇ ਲੀਕ ਹੋ ਜਾ ਕਰਨ ਸੀਆਈਡੀ ਮਗਰ ਲੱਗੀ ਇਹਨਾਂ ਦੇ ਸਾਰਿਆਂ ਦੇ ਮਗਰ ਲੱਗੀ ਸੀਆਈਡੀ ਉੱਪਰ ਇਹ ਬਹੁਤ ਉੱਚੇ ਦੇਖਦੇ ਨੇ ਨਾ ਕੈਮਰੇ ਅਦਲਾ ਕਿੱਥੇ ਉੱਤੇ ਚੜਦੇ ਅਮਰੀਕਾ ਦੇ ਕੈਮਰੇ ਕਿੱਥੋਂ ਦੇਖ ਲੈਂਦੇ ਨੇ ਉੱਥੇ ਵਿਚਾਰੇ ਢੋਗ ਦਿੰਦੇ ਨੇ ਬਾਹਰ ਨਿਕਲਿਆ ਨਹੀਂ ਹਰ ਮਰਿਆ ਨਹੀਂ ਮੈਂ ਥੋੜਾ ਜਿਹਾ ਖੜਦਾ ਦੋ ਇਹਨਾਂ ਮੂੰਹ ਬਾਹਰ ਕੱਢਿਆ ਬਖੰਡੀਆਂ ਨੇ ਜਦੋਂ ਮਜ਼ਾਇਲ ਦੇ ਉੱਤੇ ਡਾਗ ਦੇ ਕਰਦੀ ਉੱਥੇ ਹੀ ਠੋਸ ਥੋੜੀ ਚੱਲਣਾ ਇਹਨਾਂ ਦਾ ਕੁਝ ਵੀ ਹਾਂਜੀ ਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਸੋ ਮਿਤ ਜਾਣੇ ਕੌਣ ਮਿਤ ਜਾਣੇ ਭਾਈ ਜੋ ਸਭ ਰਚਨਾ ਹੈ ਜਿਹਨੇ ਰਚੀ ਹੈ ਟਾਟ ਬਣਾਏ ਨੇ ਵੇਖ ਖੇਤ ਸਭ ਕੁਝ ਬਣਾਏ ਨੇ ਇਹਨਾਂ ਦੀ ਮੇਟੇਨੈਂਸ ਹੈ ਜੋ ਇਹਨਾਂ ਨੂੰ ਕਿਵੇਂ ਬਣਾ ਕੇ ਰੱਖਣਾ ਹੈ ਇਹਨਾਂ ਦੀ ਹਿਫਾਜ਼ਤ ਕਿਵੇਂ ਕਰਨੀ ਹੈ ਕਿਵੇਂ ਨਹੀਂ ਕਰਨੀ ਇਹ ਧਰਤੀ ਕਿਵੇਂ ਜਿਉਂਦੀ ਰੱਖਣੀ ਹੈ ਬਸਦੀ ਰੱਖਣੀ ਹੈ ਕਿ ਧਰਤੀ ਨਸ਼ਟ ਕਰਨੀ ਹੈ ਇਹ ਨਾ ਇਹਨਾਂ ਨੂੰ ਪਤਾ ਹੈ ਪੜਤਾ ਨੂੰ ਨਾ ਜਿਹੜੇ ਨੇ ਸਾਇੰਸਦਾਨਾਂ ਨੂੰ ਕਿਸੇ ਨੂੰ ਨਹੀਂ ਪਤਾ ਤਾਂ ਵਧੇਰਾ ਕੋ ਫੋਰਕਾਸਟਾਂ ਕਰਦੇ ਰਹਿੰਦੇ ਨੇ ਨਾ ਜੋਤੀਆਂ ਨੂੰ ਪਤਾ ਵਿਚਾਰਿਆ ਕਿਸੇ ਨੂੰ ਨਹੀਂ ਪਤਾ ਹਾਂ ਉਹਨਾਂ ਨੇ ਆਪਣਾ ਸਾਇੰਸਦਾਨਾਂ ਦਾ ਘਰ ਹੋਰ ਗੱਲ ਹੈ ਜੋਸ਼ੀਆਂ ਦੇ ਤਾਂ ਆਪਣਾ ਰੋਟੀ ਰੋਟੀ ਦੀ ਗੱਲ ਉਹਨਾਂ ਦਾ ਝੂਠ ਬੋਲਣਾ ਆਪਣਾ ਝੂਠ ਦੀ ਖੱਟੀ ਖਾਣੀ ਹੈ ਉਹਨਾਂ ਦਾ ਤਾਂ ਬਿਜਨਸ ਧੰਦਾ ਝੂਠ ਬੋਲਣਾ ਦਾ ਧੰਦਾ ਪਰਮ ਫਲਾ ਕੇ ਪਰਮ ਗਿਆਨੀ ਨੇ ਪਰਮ ਚਲਾਉਂਦੇ ਨੇ ਲੋਕ ਨੂੰ ਗਿਆਨੀ ਨਹੀਂ ਦਿੰਦੇ ਤਾਂ ਬਾਕੀ ਦਾ ਇਹਦਾ ਪਰਮੇਸ਼ਰ ਦੇ ਹੱਥ ਹੈ ਖੇਡ ਜੇ ਚਾਹੇ ਉਹਨੇ ਇੱਕ ਸਕਿੰਟ ਦੇ ਵਿੱਚ ਗੁਰਬਾਣੀ ਕਹਿੰਦੀ ਹੈ ਹਰ ਨੇ ਪੜ ਜਾ ਕੇ ਨੇਤਰ ਹੋਸ ਇਸ ਦਾ ਮੰਤਰ ਨਾ ਜਾਣੇ ਹੋ ਸ੍ਰਿਸ਼ਟੀ ਦੀ ਰਚਨਾ ਨੂੰ ਇੱਕ ਰਚ ਦੇਣਾ ਭਰਨ ਕਰ ਦੇਣਾ ਜਾਂ ਹੜ ਕਰ ਦੇਣਾ ਇਹ ਅੱਖ ਨੇ ਝਪਕੇ ਜੋ ਕਰ ਦਿੰਦਾ ਨੇਤਰ ਹੋਰ ਅੱਖ ਝਪਕਣੀ ਇੱਕ ਨੇਤਰ ਹੋਰ ਕਹਿੰਦੇ ਇੱਕ ਅੱਖ ਦੇ ਝਪਕੇ ਨਾਲ ਸਾਰੀ ਸ੍ਰਿਸ਼ਟੀ ਖਤਮ ਕਰ ਸਕਦਾ ਬਚਾਉ ਕੌਣ ਫਿਰ ਹਰਨ ਬਣ ਜਾਤਾ ਨੇਤਰ ਹੋਰ ਇਸ ਦਾ ਮੰਤਰ ਨਾ ਜਾਣੇ ਹੋਰ ਹੋਰ ਕੋਈ ਨਹੀਂ ਜਾਣਦਾ ਇਹਦਾ ਬਚਾਉ ਨੂੰ ਕੋਈ ਨਹੀਂ ਜਾਣਦਾ ਜਿਹਦਾ ਮੰਤਰ ਹੈ ਨਾ ਮੈਂ ਇੱਕ ਮੰਤਰ ਪੜਿਆ ਆਖਦੇ ਚਮਕੇ ਨਾਲੇ ਸਿਸ਼ਟੀ ਕਰ ਦੂ ਜਾਨੂ ਇਹਨਾਂ ਨੂੰ ਪਤਾ ਲੱਗਣਾ ਜਾਨੂ ਦਾ ਖਤਮ ਹੋ ਜਾਣੀ ਹੈ ਹੋਈ ਦਾ ਹੀ ਪਤਾ ਲੱਗਣਾ ਤੇ ਹੋਗੀ ਜਾਂ ਆ ਜਾਂਦਾ ਕਿਤੇ ਭਜਾੜ ਫਿਰ ਰੋਕ ਲੈਣੇ ਫਿਰ ਤਾਂ ਭਜਦੇ ਨੇ ਕੱਢੋ ਐ ਕਹਿੰਦੇ ਨਿਕਲੋ ਬਾਹਰ ਬਾਹਰ ਆ ਜਾਂਦੀ ਹੈ ਫਿਰ ਰੋਕ ਲੈਣ ਉਹਨੂੰ ਐ ਤੇ ਕਹਿੰਦੇ ਨੇ ਜਿਹੜੇ ਆਦਮੀ ਕੱਢ ਹੁੰਦੇ ਨੇ ਕੱਢ ਲੋ ਬਸ ਇਦਾਂ ਹੀ ਆ ਰੁਕਦਾ ਤਾਂ ਹੈ ਨਹੀਂ ਕੁਝ ਵੀ ਜਿਹੜੇ ਬਚਾ ਹੁੰਦੇ ਨੇ ਬਚਾ ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ चिंता भी करनी था मानस जत ਉਪਾਏ के ਸੰਭਾਲੇ ਸਭਨਾ ਸੰਭਾਲੇ ਪਹਿਲਾਂ ਜੰਤ ਪੈਦਾ ਕੀਤਾ ਨੇ ਫਿਰ ਸੰਭਾਲੇ ਦੀ ਸੰਭਾਲੇ ਨਾ ਅੱਬਾ ਹੈ ਦੇ ਵਿੱਚ ਸੰਭਾਲੇ ਸਾਰਿਆਂ ਦੇ ਨਾਲ ਜੁੜਿਆ ਰਹਿੰਦਾ ਸਾਰਿਆਂ ਦੇ ਵਿੱਚ ਸਮਾਇਆ ਰਹਿੰਦਾ ਸ਼ਬਦ ਜਿਹੜਾ ਹੈਗਾ ਹੁਕਮ ਜਿਹੜਾ ਹੈ ਪੈਦਾ ਹੁਕਮ ਨਾਲ ਹੁੰਦਾ ਨੇ ਹੁਕਮ ਆਪ ਅੰਗ ਸੰਗ ਰਹਿੰਦਾ ਸਾਰਿਆਂ ਦਾਤਾ ਕੌਣ ਉਹ ਸਾਰਿਆਂ ਨੂੰ ਗਿਆਨ ਦਿੱਤਾ ਰਹਿੰਦਾ ਗੁਰੂ ਗੁਰੂ ਸਾਰਿਆਂ ਨਾਲ ਜੁੜਿਆ ਰਹਿੰਦਾ ਸ਼ਬਦ ਗੁਰੂ ਗੁਰੂ ਨੇ ਪੈਦਾ ਕੀਤਾ ਨੇ ਗੁਰੂ ਹੀ ਪਰਵਰਿਸ਼ ਕਰਦਾ ਹੈ ਗੁਰੂ ਹੀ ਮਾਰਦਾ ਗੁਰੂ ਹੀ ਜੁੜਿਆ ਰਹਿੰਦਾ ਹਰ ਵਾਰ ਗਿਆਨ ਜਾਂ ਦੇਣਾ ਜਿਹੜੇ ਆਦਮੀ ਦੇ ਨਾਲ ਉਹ ਹਰ ਵਕਤ ਨਾਲ ਜੁੜਿਆ ਰਹੂ ਤਾਂ ਹੀ ਗਿਆਨ ਹੋਊਗਾ ਸੰਭਾਲੇ ਸਭਨਾ ਸਾਰਿਆਂ ਦੇ ਵਿੱਚ ਸਮਾਇਆ ਰਹਿਣਾ ਕਿਉਂਕਿ ਨਾਨਕ ਦੇ ਅੰਮ੍ਰਿਤ ਪ੍ਰਭੂ ਦਾ ਨਾਮ ਦੇਹੀ ਵਿੱਚ ਦਾ ਵਿਸਰਾਮ ਆਪਣਾ ਵਿਸਰਾਮ ਨੂੰ ਰੱਖਦਾ ਹੈ ਦੇਹੀ 'ਚ ਉਤਲੀ ਦੇਹੀ 'ਚ ਗੁਪਤ ਦੇਹੀ 'ਚ ਭਾਵੇਂ ਉਹਦਾ ਮਨ ਵੱਖਰਾ ਪੈਦਾ ਕਰਦਾ ਜੀ ਕੀ ਹੋਵੇ ਜੰਤ ਕੀ ਹੋਵੇ ਉਹਦਾ ਮਨੇ ਵੱਖਰਾ ਕੀਤਾ ਅੰਤਲੇ ਦਾ ਮਨ ਜੁੜਿਆ ਹੈ ਮਾਇਆ ਆਪ ਹੀ ਜੁੜਿਆ ਹੋਇਆ ਮਾਇਆ ਨਾਲ ਕਿ ਮੈਂ ਇੱਥੇ ਬੈਠੇ ਬੈਠੇ ਦੀ ਕਿਸੇ ਦੀ ਸੁਰਤ ਧਿਆਨ ਬਾਹਰ ਚਲਾ ਗਿਆ ਉਹਦਾ ਧਿਆਨ ਹੀ ਬਾਹਰ ਗਿਆ ਹੋਇਆ ਆਪ ਤਾਂ ਇੱਥੇ ਬੈਠੇ ਆਇਆ ਕੱਲੇ ਦਾ ਧਿਆਨ ਹੈ ਸਰੀਰ ਦੇ ਉੱਤੇ ਧਿਆਨ ਵੀ ਨਹੀਂ ਫਸਿਆ ਹੋਇਆ ਮਾਇਆ 'ਚ ਇੰਨਾ ਗਿਆ ਜਿਵੇਂ ਅਸੀਂ ਇੱਥੇ ਬੈਠੇ ਬਾਹਰ ਕਿਤੇ ਉੱਚੇ ਤੋਂ ਬੈਠੇ ਕੋਈ ਮੈਚ ਦੇਖ ਰਹੇ ਹਾਂ ਮੈਚ ਹੋ ਰਿਹਾ ਅਸੀਂ ਦੇਖ ਰਹੇ ਹਾਂ ਸਾਰੇ ਸਾਡੇ ਧਿਆਨ ਮੈਚ ਵਿੱਚ ਦੇਖਣ ਇੱਥੇ ਬੈਠੇ ਵੀ ਸਰੀਰ ਕਰਕੇ ਬੈਠੇ ਹੋ ਧਿਆਨ ਕਰਕੇ ਉੱਠੇ ਜਿੱਥੇ ਧਿਆਨ ਹੁੰਦਾ ਉੱਥੇ ਮਨ ਹੁੰਦਾ ਅਸਲ ਕਿ ਮਨ ਧਿਆਨ ਦਾ ਦੂਆ ਮਨ ਹੈ ਧਿਆਨ ਮਾਨ ਮਨ ਇੱਕ ਹੋਏ ਧਿਆਨ ਮੇਰਾ ਉੱਥੇ ਚਲਾ ਗਿਆ ਸੀ ਜਾਂ ਮੈਂ ਉੱਥੇ ਚਲਾ ਗਿਆ ਸੀ ਗੱਲ ਕੋਈ ਉਦੋਂ ਅਸੀਂ ਕਹਿੰਦੇ ਮੇਰਾ ਧਿਆਨ ਇੱਥੇ ਨਹੀਂ ਤੂੰ ਕਿੱਥੇ ਸੀ ਬਈ ਉੱਥੇ ਤੂੰ ਹੈ ਨਹੀਂ ਸੀ ਜੇ ਧਿਆਨ ਮੇਰਾ ਉੱਥੇ ਨਹੀਂ ਸੀ ਇਹਦਾ ਤੂੰ ਔਰ ਧਿਆਨ ਕੋਈ ਗੱਲ ਧਿਆਨ ਅੰਦਰ ਲੈਦਾ ਬਾਹਰ ਹੈ ਸਿਰਖੁਟੀ ਚ ਹੈ ਸਿਰਖੁਟੀ ਦੇ ਵਿੱਚ ਧਿਆਨ ਅੱਗੇ ਚਲਾ ਗਿਆ ਤੇ ਦੋ ਨਹੀਂ ਹਨ ਫਿਰ ਵੀ ਕੀ ਆਦਮੀ ਦੋ ਨੇ ਛੱਤ ਤੇ ਬੈਠਾ ਹੈ ਆਦਮੀ ਉਹੀ ਵੈਸੇ ਹੈ ਦੋ ਹੋ ਗਏ ਤੇ ਕੋਈ ਹੈ ਇਹ ਕਹਿਣ ਸੁਣ ਕੋ ਦੂਜਾ ਕੋਈ ਦਾਲ ਨਹੀਂ ਕੋਈ ਕੁਛ ਨਹੀਂ ਧਿਆਨ ਹੋਰ ਦੋ ਹੁੰਦਾ ਉਹ ਤੋਂ ਪੱਟ ਕੇ ਤਾਂ ਲੋੜ ਕੀ ਪਟਣਾ ਧਿਆਨ ਧਿਆਨ ਹੈ ਪਟਣਾ ਮੰਦਾ ਮਾਇਆ ਚ ਹੈ ਮਨ ਲੱਗਿਆ ਵੀ ਮਾਇਆ ਜਾਂਦਾ ਪਰ ਕਿ ਵੀ ਮਾਇਆ ਨਹੀਂ ਛੱਡਦਾ ਫਿਰ ਮਾਇਆ ਜਾ ਜਾਂਦਾ ਧਿਆਨ ਦੀ ਮਾਇਆ ਚ ਹਟਿਆ ਜਿੱਦਾਂ ਇਹਦਾ ਜਿਉਂਦੇ ਦਾ ਧਿਆਨ ਮਾਇਆ ਚੋਂ ਹਟ ਗਿਆ ਨਾ ਉਦੋਂ ਜੀਵਨ ਬੋਲ ਬਸ ਧਿਆਨ ਮਾਇਆ ਚੋਂ ਜਿਉਂਦੇ ਦਾ ਹੀ ਹਟ ਗਿਆ ਜਿਉਂਦੇ ਦਾ ਹੀ ਹਟਣਾ ਇਹ ਨੇਤਰੋ ਮੇਰੇਓ ਹਰ ਤੋਂ ਵੀ ਜੋਤਰੀ ਹਰ ਬਿਨਾ ਵਰਨਾ ਦੇਖੋ ਜਦ ਹਰ ਬਿਨ ਕੋਈ ਦੇਖਦਾ ਹੀ ਨਹੀਂ ਧਿਆਨ ਹੈ ਉਹਨੇ ਤੇ ਧਿਆਨ ਇਹ ਕੰਨ ਧਿਆਨ ਖਿੱਚਣਗੇ ਅੱਖਾਂ ਖਿੱਚਣਗੇ ਬਾਕੀ ਸਾਰੇ ਗਿਆਨ ਦਰਿਆ ਦਾ ਕੰਮ ਸਰੀਰ ਦਾ ਮੂੰਹ ਆ ਰੋਟੀ ਖਾਣ ਵਾਸਤੇ ਸਰੀਰ ਵਾਸਤੇ ਇਸ ਤਰ੍ਹਾਂ ਜਿਹੜਾ ਧਿਆਨ ਚਲਾਗਾ ਬੇਕਾਰ ਜ਼ਰੂਰ ਵੱਡ ਵੀ ਸਕਦਾ ਬਹੁਤੀ ਗੱਲ ਹੀ ਨਾ ਅੱਖਾਂ ਦਾ ਕਰਨਾ ਦੀ ਜ਼ਿਆਦਾ ਦਿੱਕਤ ਹੈ ਇਹਨਾਂ ਦੋਹਾਂ ਨੂੰ ਹੁੰਦੇ ਦੋਹਾਂ ਨਾਲ ਧਿਆਨ ਜੁੜਿਆ ਹੈ ਕੰਨਾਂ ਦੇ ਬਿਨਾ ਕੰਨ ਕੀ ਸੁਣਦੇ ਨੇ ਜੇ ਤਾਂ ਸਾਖਤ ਦੀ ਸੰਗਤ ਕਰਦੇ ਨੇ ਕੰਨ ਫਿਰ ਤਾਂ ਫਰਕ ਹੈ ਸਾਖਤ ਸੰਗਤ ਕੀ ਕੀਜੀਏ ਦੂਰੋਂ ਜਾਈਏ ਜੋ ਕਦੇ ਨਾ ਕਰੀਏ ਸਾਖਤ ਆਪ ਫਸਿਆ ਹੋਇਆ ਸਾਖਤ ਉਹ ਸ਼ਿਕਾਰੀ ਹੈ ਜਿਹੜਾ ਆਪਣੀ ਯਾਦ ਦੇ ਬੰਦੇ ਨੂੰ ਫਸਾ ਕੇ ਜੰਮ ਦੇ ਹਵਾਲੇ ਕਰਨਾ ਸਾਖਤ ਸ਼ਿਕਾਰੀ ਹੈ ਜੰਮ ਦਾ ਪਾਲਿਆ ਹੋਇਆ ਹੈ ਇਹਨਾਂ ਬਾਜਾਂ ਤੇ ਸਿਕਦਾਰਾਂ ਸਿਕਦਾਰ ਨੂੰ ਤਾਂ ਸਾਖਤੇ ਹੁੰਦਾ ਇਹਨਾਂ ਪੜਿਆ ਦੋ ਫਾਈ ਲੱਗੀ ਜਾਤ ਫਾਲੇ ਇਸ ਕਰਕੇ ਦੂਰੋਂ ਭਾਜੀਏ ਜਾਤ ਨੂੰ ਫੌਲਦਾ ਉਹਦਾ ਮਿਰਗ ਖੜਾ ਕਹਿੰਦਾ ਉਹਨੂੰ ਦੇਖ ਕੇ ਭਾਜੀ ਹੋਰ ਪਾਸੇ ਨੂੰ ਉੱਥੇ ਨੇੜੇ ਤੇ ਫਸ ਜਾਓ ਉਹ ਸਭ ਪਾਸੇ ਖੜਾ ਸਾਗਰ ਤੇ ਨੇੜੇ ਨੂੰ ਜਾਈ ਸਾਗਰ ਤੋਂ ਮਿਰਗਾ ਜਿਹਦੇ ਨੇੜੇ ਜਾਓਗੇ ਆਲੇ ਦਾਲੇ ਫਾਹੀ ਲੱਗੀ ਫਸ ਜਾਓ ਇਹ ਸਾਰੇ ਸਾਗਤ ਸੰਤ ਸਾਰੇ ਫਾਹੀ ਲਾਈ ਆਲੇ ਦਾਲੇ ਲਾਈ ਜਾਂਦੇ ਨੇ ਸਭ ਸੰਤਾਂ ਦੇ ਆਲੇ ਦਾਲੇ ਫਾਹੀ ਪਹਿਲੇ ਲੱਗੀ ਹੁੰਦੀ ਇਹਨਾਂ ਦੇ ਸਾਰੇ ਏਜੰਟ ਫਾਈਆਂ ਦੇ ਹੋਰ ਕੀ ਇੱਕ ਵਾਰ ਫਸਿਆ ਫਿਰ ਛੁੱਟਦਾ ਸਾਰੇ ਪਰਪੰਚ ਨੇ ਇਹਨਾਂ ਦੇ ਜਿਹਦੀ ਬਾਈ ਲੱਗੀ ਜਿਹੜਾ ਬਾਈ ਫਸ ਗਿਆ ਤੇ ਖੰਭ ਤੋੜ ਦਿੰਦੇ ਆਏ ਫਾਟੇ ਮਰ ਗਏ ਉਹ ਮਰ ਦੀ ਗੱਲ ਕੀਤੀ ਫਾਟੋ ਕੱਢ ਦਿੰਦੇ ਨੇ ਤੋੜ ਦਿੰਦੇ ਨੇ ਨਹੀਂ ਜੀ ਸਕਦਾ ਵਿਚਾਰ ਦਾ ਚਰਿੱਤਰ ਜਿਹੜੇ ਚਾਰ ਸਤਕਾਰ ਨੇ ਨਾ ਖੰਭ ਤੋੜਨ ਵਾਲੇ ਹੀ ਨੇ ਉਹ ਜਿਹੜਾ ਬਾਹਰ ਫਸਗਾ ਖੰਭ ਟੁੱਟ ਤੋੜ ਚੱਲਦਾ ਹੋਰ ਕੀ ਕੋਈ ਨਾ ਦੇ ਨਾ ਚਰਿੱਤਰ ਇਹਨਾਂ ਵਾਸਤੇ ਨੇ ਇਹ ਜਿਹੜੇ ਸਾਖਤ ਨੇ ਸਾਖਤ ਦੀਆਂ ਮੱਤਾਂ ਨੇ ਉਹ ਹੋਰ ਕੁਝ ਨਹੀਂ ਹੈ ਚਰਿੱਤਰ ਤ੍ਰਿਆ ਤ੍ਰਿਆ ਸਾਖਤ ਦੀ ਮਤ ਨੂੰ ਕਹਿੰਦੇ ਉਹਦੇ ਗੁਰਮਤ ਵੀ ਹੈ ਗੁਰਮਤ ਦੇ ਵੀ ਚਰਿੱਤਰ ਗੁਰਮਤਿ ਵੀ ਚਿਰਤਨ ਨੇ ਨਾ ਜਿਹੜੀ ਮਾਤਾ ਨੂੰ ਤਰੀਆ ਕਰ ਅਲਪ ਸੁਖ ਛਾੜ ਜਦ ਅਲਪ ਸੁਖ ਛਾੜ ਪਰਮ ਸੁਖ ਪਾਵਾ ਇਹ ਦਰਿਆ ਉਹ ਕੰਤ ਕਹਾਵਾ ਫੇਰ ਅਸਲੀ ਦਰਿਆ ਹੈ ਫੇਰ ਹੈ ਸੋਹਣ ਜਦੋਂ ਅਲਪ ਸੁਖ ਦੁਨਿਆਵੀ ਸੁਖ ਛੱਡ ਦਿੱਤੇ ਆਪ ਲੇਕਿਨ ਸਾਗਤ ਦੁਨਿਆਵੀ ਸੋਹਾਂ ਦੇ ਪਿੱਛੇ ਸਾਧਨਾ ਦਾ ਟਾਰਗੇਟ ਹੈ ਦੁਨਿਆਵੀ ਸੋਹ ਸਾਧਨਾ ਦਾ ਟਾਰਗੇਟ ਦੁਨਿਆਵੀ ਸੋਹ ਹੁੰਦਾ ਹੀ ਨਹੀਂ ਉਹ ਜਿਹੜੇ ਤਰੀਆ ਜਿਹੜੇ ਨੇ ਦੋ ਕਿਸਮ ਦੀਆਂ ਮੱਤਾਂ ਦੋ ਕਿਸਮ ਦੇ ਇੱਕ ਤਾਂ ਸੰਸਾਰੀ ਸੁਖਾਰੀ ਤਰੀਆ ਮਾਇਆ ਧਾਰੀਆਂ ਦੀ ਉਹ ਦੁਰਮਤਾਂ ਦੇ ਜਿਹੜੇ ਨੇ ਫਸਾਉਣ ਵਾਲੀਆਂ ਬੱਤਾਂ ਦੇ ਚਰਿੱਤਰ ਨੇ ਫੰਕਸ਼ਨ ਦੀ ਵਿਧੀ ਜਿਹੜੀਆਂ ਫਸਾਉਣ ਵਾਲੀਆਂ ਵਿਧੀਆਂ ਨੇ ਨਾ ਜਿਹਨੂੰ ਸਾਰੇ ਜਾਣਦੇ ਨੇ ਫੰਕਸ਼ਨ ਦੀ ਵਿਧੀ ਸਭ ਕੋ ਜਾਣਾ ਹੈ ਛੁੱਟਣ ਕੀ ਇੱਕ ਉਹ ਇੱਕ ਜਿਹੜੀ ਵਿਧੀ ਆ ਉਹਦੇ ਵਿੱਚ ਚਰਿੱਤਰ ਦੇ ਪਹਿਲਾ ਚਰਿੱਤਰ ਉਸੇ ਦਾ ਹੈ ਉਹਦਾ ਨਾਮ ਹੀ ਜੱਡੀ ਚਰਿੱਤਰ ਉਹ ਚੰਡੀ ਦਾ ਕੀ ਹੈ ਚੰਡੀ ਨੇ ਸਾਰੇ ਸ੍ਰਿਸ਼ਟੀ ਸਾਜੀ ਹੈ ਸ੍ਰਿਸ਼ਟੀ ਕਿਹਦੇ ਸਾਜੀ ਹੈ ਉਹਦਾ ਹੁਕਮ ਨੇ ਸਾਜੀ ਨਾਮ ਨੇ ਸਾਡੀ ਅਸਲ ਤੇ ਹੁਕਮ ਨੂੰ ਜਾਂ ਨਾਮ ਨੂੰ ਹੀ ਛੱਡੀ ਗਿਆ ਹੈ ਗਿਆਨ ਪ੍ਰਚਾਰ ਬਵੇ ਬੁੱਧੀ ਛੱਡੀ ਹੈ ਜਦੋਂ ਬਵੇ ਬੁੱਧੀ ਕਹਾਂਗੇ ਫਿਰ ਉਹਨੂੰ ਛੱਡੀ ਕਹਾਂਗੇ ਜੇ ਬਵੇ ਕਹਾਂ ਹੈ ਤੇ ਕਰਤਾ ਪੁਰਖ ਕਹਾਂਗੇ ਕਰਤਾ ਪੁਰਖ ਕੀ ਹੈ ਬਵੇ ਪੁਰਖ ਕਰਤਾ ਵੀ ਲੱਗਿਆ ਪੁਰਖ ਵੀ ਲੱਗਿਆ ਨਾਲ ਫਿਰ ਬਵੇ ਹੈ ਦੋ ਇਸਤਰੀ ਲੈਣਾ ਨਾ ਪੁਲਿਸ ਦੋ ਦੋ ਜਾਣਗੇ ਕੋਈ ਭਾਸ਼ਾ ਸਾਡੀ ਦੋ ਨਾ ਹੋਣੀ ਭਾਸ਼ਾ ਮੈਟਰ ਨੂੰ ਆਧਾਰ ਤੇ ਰੱਖ ਕੇ ਫੜੀ ਹੋਈ ਹੈ ਨਾ ਭਾਸ਼ਾ ਹੈ ਇਹ ਭਾਸ਼ਾ ਦੀ ਗੜਬੜ ਵੀ ਕੀਤੀ ਹੈ ਕਰਦੀ ਪਈ ਤੂੰ ਮੇਰਾ ਪਤਾ ਤੂੰ ਹੈ ਮੇਰਾ ਮਾਤਾ ਮੇਰਾ ਮੇਰੀ ਨਹੀਂ ਕਿਹਾ ਕਿਉਂਕਿ ਇੱਥੇ ਮਾਇਆ ਮੇਰੀ ਕਹਾਂਗੇ ਨਿਰਾਕਾਰੀ ਦੁਨੀਆ 'ਚ ਮੇਰੀ ਨਹੀਂ ਕਹਿ ਸਕਦੇ ਕਿਉਂਕਿ ਇੱਕੋ ਹੀ ਹੈ ਦੋ ਨਹੀਂ ਮੇਰਾ ਹੀ ਲੱਗੂ ਵਿਦਵਾਨ ਕਹਿੰਦੇ ਵੀ ਗੁਰਬਾਣੀ ਵਾਲੇ ਅਨਪੜ੍ਹ ਮੇਰਾ ਕਹੀ ਜਾਂਦੇ ਉਹਨਾਂ ਨੂੰ ਲੱਗੂਗਾ ਵੀ ਅਨਪੜ੍ਹ ਨੇ ਇਹ ਨਹੀਂ ਪਤਾ ਵੀ ਬੜੇ ਹੋਏ ਬਹੁਤੇ ਪਿਛੇ ਰਹਿ ਗਏ ਇਹਨਾਂ ਦੇ ਮੇਰੀ ਕਹਿ ਨਹੀਂ ਸਕਦੇ ਕਿਉਂਕਿ ਨਾ ਜਿਹੜੀ ਜੋਤ ਹੈ ਪੁਰਖਾ ਨਾ ਹੈ ਨਾ ਬੁੱਢਾ ਨਾ ਹੈ ਬਾਲਾ ਨਾ ਬੁੱਢਾ ਜੀਵ ਨਾ ਬਾਲਾ ਨਾ ਛੋਟਾ ਦੋ ਦੇ ਸਾਰੇ ਕਹੇ ਹੋਏ ਬਾਲਾ ਹੀ ਕਹਿੰਦੇ ਨੇ ਨਾਲ ਨਾਨਕ ਜੰਤ ਉਪਾਇ ਕੇ ਸਮਾਲੇ ਸਭਨਾ ਜਦ ਤੋਂ ਪਾਏ ਕੇ ਸਾਰੇ ਤੰਤ ਪੈਦਾ ਕਰਕੇ ਸਾਰਿਆਂ ਦੇ ਨਾਲ ਜੁੜਿਆ ਰਹਿੰਦਾ ਫਿਰ ਵੀ ਸਾਰਿਆਂ ਨੂੰ ਖਾਉਂਦਾ ਦਿਖਾਉਂਦਾ ਡਿਵੈਲਪਮੈਂਟ ਕਰਦੀ ਹੈ ਉਹ ਨਹੀਂ ਕਰਦੀ ਹੈ ਨਾ ਸਭ ਨੂੰ ਜਿਨ ਕਰਤਾ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਜਿਹੜਾ ਕਰਤੇ ਨੇ ਜਿਹੜੇ ਕਰਤੇ ਨੇ ਸਾਰੀ ਰਚਨਾ ਸਾਜੀ ਹੈ ਜਿਹਦੇ ਸ੍ਰਿਸ਼ਟੀ ਸਜੀ ਹੈ ਕੀ ਉਹ ਚਿੰਤਾ ਨਹੀਂ ਕਰੂਗਾ ਕਦੇ ਨਹੀਂ ਚਾਹੀਦੀ ਹੋਰ ਕੌਣ ਕਰੂਗਾ ਹੀ ਚਾਹੀਦੀ ਹੈ ਵੀ ਚਿੰਤਾ ਕੋਣ ਕੌਣ ਸੰਭਾਲ ਸਕਦਾ ਕੋਈ ਚਿੰਤਾ ਕਰਦਾ ਸਾਰੇ ਸਾਰਿਆਂ ਦੀ ਕਦੇ ਵੀ ਚਾਹੀਦੀ ਹੈ ਚਿੰਤਾ ਸਾਜਾ ਜੋ ਨੇ ਬਣਾਇਆ ਜੋ ਨੇ ਸੋ ਕਰਤਾ ਕਰਤਾ ਕਰੇ ਜਿਨੀ ਪਾਇਆ ਜਗ ਉਹੀ ਕਰਤਾ ਚਿੰਤਾ ਕਰਦਾ ਜਿਹਨੇ ਜਗ ਪੈਦਾ ਕੀਤਾ ਅਸੀਂ ਜਿਹੜੀ ਚਿੰਤਾ ਪੈਦਾ ਕਰਦੇ ਇਹ ਸਾਡੀ ਅਗਿਆਨਤਾ ਕਰਕੇ ਚਿੰਤਾ ਚਿੰਤਾ ਕਰਨ ਵਾਲਾ ਹੈਗਾ ਤੇ ਸਭ ਕੁਝ ਬਿਲਕੁਲ ਐਕੂਰੇਟ ਪੈਦਾ ਕੀਤਾ ਹੈ ਬਾੜੀ ਪੈਦਾ ਕੀਤਾ ਦੇਖੋ ਕਿੰਨਾ ਸਮੁੰਦਰ ਹੈ ਜਿੰਨਾ ਉੱਥੋਂ ਅਸੀਂ ਭਾਵ ਬਣਾ ਕੇ ਤੇ ਨਾਮ ਪਾੜੀ ਪੈਦਾ ਕਰ ਲਾਂਗੇ ਸਮੁੰਦਰ ਜਾਂ ਪੈਦਾ ਨਾ ਹੋਵੇ ਪੀਣ ਨਾਲ ਪਾਣੀ ਕਿੰਨਾ ਪਾਣੀ ਇੱਥੇ ਸੜਨ ਦਾ ਲਿਆ ਕੇ ਕਿੰਨਾ ਮੁੜ ਕੇ ਵਾਪਸ ਚਲਾ ਜਾਂਦਾ ਹੈ ਸਾਡੇ ਸਾਹ ਨਹੀਂ ਹੁੰਦਾ ਫਿਰ ਕਹਿੰਦੇ ਨੇ ਪੀਣ ਵਾਲੇ ਪਾਣੀ ਦੀ ਘਾਟ ਗਈ ਘਾਟ ਤਾਂ ਆਪਣੇ ਹੋਈ ਜਾਂ ਸਾਹਮਣੇ ਹੀ ਨਹੀਂ ਤੇ ਘਾਟ ਤਾਂ ਆਪੇ ਹੋਈ ਜੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਇਹ ਉਸੇ ਦੀ ਕਰਾਮਾਤ ਹੈ ਜਿਹੜਾ ਇਦਾਂ ਪਾਣੀ ਉੜਾ ਕੇ ਇਹਨਾਂ ਵੀ ਬਦਲਦਾ ਦਰਿਆ ਚਲਾ ਦਿੰਦਾ ਚਾਹੇ ਵਾਪਸ ਚਲੇ ਜਾਂਦੇ ਨੇ ਸੋਧਰ ਦੇ ਵਿੱਚ ਜਿਹਨੂੰ ਉਪਾਇਆ ਜੱਗ ਤਿਸ ਜੋ ਹਰੀ ਸਵਾ ਸਤ ਤਿਸ ਦੇ ਬਾਣ ਭਗ ਤਿਸ ਜੋ ਹਰੀ ਜਿਹੜੀ ਉਹ ਜਿਹੜੀ ਅਕਲ ਉਹਦੇ ਸਾਹਮਣੇ ਹਾਰ ਬਣ ਗਈ ਜਿਹਨੇ ਉਹਨੂੰ ਵੱਡਾ ਮੰਨ ਲਿਆ ਨਾ ਮੰਨਦਾ ਨਹੀਂ ਨਾ ਵੱਡਾ ਜੇ ਵੱਡਾ ਮੰਨੇ ਫਿਰ ਨਾ ਵੱਡਾ ਮੰਨਣ ਕਰਕੇ ਆਪ ਜਨਤਾ ਕਰਦੇ ਹੋ ਜੇ ਤਾਂ ਕਾਹਦੇ ਕਰਦੇ ਉੱਤੇ ਭਰੋਸਾ ਨਹੀਂ ਅਸੀਂ ਕੰਮ ਕਰ ਸਕਦੇ ਹਾਂ ਠੀਕ ਉਹ ਗੜਗੜਵੜ ਨਾ ਕਰ ਜਿਵੇਂ ਨਿਆਣੇ ਦਾ ਭਰੋਸਾ ਨਹੀਂ ਕਰਦੇ ਜਿਆਦਾ ਜਿੱਦੇ ਤੇ ਅਸੀਂ ਭਰੋਸਾ ਨਹੀਂ ਕਰਦੇ ਆਪਣੇ ਨਾਲ ਨੂੰ ਨਾਕਾਬਲ ਬੁੱਧੀ ਵੀ ਉਹਦੇ ਕਦੋਂ ਵਿਗੜ ਸਕਦਾ ਸੁਸਤ ਸੋ ਅਸਤ ਜਿਹੜਾ ਉਹਦੇ ਸਾਹਮਣੇ ਮੱਤ ਜਿਹੜੀ ਬੁੱਧ ਜਿਹੜੀ ਆਤਮਾ ਦੇ ਸਾਹਮਣੇ ਹਾਰ ਮੰਨ ਲਵੇ ਨਾ ਉਹਦਾ ਜਿਹੜਾ ਐਂਡ ਹੈ ਐਂਡ ਦਾ ਆ ਜਪਣ ਬਣਦਾ ਐਂਡ ਅਸਤ ਹੋ ਜਾਣਾ ਛੁਪ ਜਾਣਾ ਇਹ ਜਿਹੜਾ ਲੰਮਾ ਤਾਰਾ ਚੜਿਆ ਨਾ ਤਾਰਾ ਚੜਿਆ ਲੰਮਾ ਉਹਨੇ ਹੁਣ ਅਸਤ ਹੋ ਜਾਣਾ ਬੜਾ ਤਾਰਾ ਚੜਿਆ ਲੰਮਾ ਇਹ ਜੱਦਾ ਜੀਵ ਇੱਥੇ ਸੰਸਾਰ ਚ ਆਇਆ ਨੇ ਜੂਨਾ ਚ ਲੰਮਾ ਤਾਰਾ ਹੀ ਚੜਿਆ ਹੋਇਆ ਹੋਰ ਤਾਰਾ ਕਿੱਥੇ ਹੈ ਆ ਤਾਰਿਆਂ ਨੂੰ ਰਿਸ਼ੀ ਨਹੀਂ ਕਾਹੀ ਕਹਿੰਦੇ ਇਹ ਲੰਮਾ ਤਾਰਾ ਜਿਹੜਾ ਚੜਿਆ ਇਹਦਾ ਇਹਦੇ ਅਸਤ ਹੋ ਜਾਣਾ ਛੁਪ ਜਾਣਾ ਆਸਤ ਜਾਣਾ ਛੁਪ ਜਾਣਾ ਕਿਤੇ ਛੁਪ ਜਾਣਾ ਬੜੀ ਰੋਸ਼ਨੀ ਵਿੱਚ ਸਮਾ ਜਾਣਾ ਜਾਂਦੀ ਜਦ ਚੰਦਰਮਾ ਹੋਵੇ ਆਕਾਸ਼ 'ਚ ਆ ਚੜਿਆ ਹੋਵੇ ਸੂਰਜ ਚੰਦਰਮਾ ਵਿੱਚ ਹੀ ਅਲੋਪ ਹੋ ਜਾਂਦਾ ਹੈ ਫਿਰ ਅਲੋਪ ਹੈ ਅਲੋਪ ਹੋ ਜਾਂਦਾ ਸੱਚਖੰਡ ਦੀ ਰੋਸ਼ਨੀ 'ਚ ਜੀਵ ਅਲੋਪ ਹੋ ਜਾਂਦਾ ਹੈ ਜਦ ਅਲੋਪ ਹੋ ਜਾਂਦਾ ਨਾ ਸਮੁੰਦਰ ਜਿਵੇਂ ਬੂਦ ਅਲੋਪ ਹੋ ਜਾਂਦੀ ਹੈ ਜਿਵੇਂ ਇੱਕ ਦੀਵੇ ਦੀ ਰੋਸ਼ਨੀ ਸੂਰਜ ਦੇ ਵਿੱਚ ਰੱਖ ਦਈਏ ਜਿਹਦੇ ਧੁੱਪ ਹੈ ਅਲੋਪ ਹੋ ਜਾਂਦੀ ਹੈ ਰੋਸ਼ਨੀ ਨਹੀਂ ਕਰਦੀ ਹੈ ਤੇਰੇ ਦੀਵੇ ਦੇ ਚਾਨਣੇ ਤੁਸੀਂ ਫੜੋਗੇ ਪਰ ਉਹਦੇ ਚਾਨਣੇ ਫੜੋਗੇ ਪਰ ਜੇ ਬਾਹਰ ਜਲਦਾ ਹੋਵੇ ਜਿੱਥੇ ਧੁੱਪ ਨਿਕਲੀ ਹੋਈ ਹੈ ਉਹਦੀ ਚਾਨਣੇ ਨਹੀਂ ਪੜ ਸਕਦੇ ਉਹਦਾ ਚਾਨਣਾ ਬੈਠਣਾ ਨਹੀਂ ਨਹੀਂ ਹੈ ਉਹਦੇ ਚਾਨਣ ਦੀ ਛਾਂ ਹੋਣੀ ਉਹਦੀ ਸੂਰਜ ਦੇ ਚਾਨਣ ਦੀ ਛਾਂ ਹੋਊਗੀ ਸੋ ਅਸਤ ਦਾ ਮਤਲਬ ਅਲੋਪ ਹੋ ਜਾਣਾ ਫਿਰ ਇਹ ਆਤਮਾ ਅਲੋਪ ਹੋ ਜਾਂਦੀ ਹੈ ਅਲੋਪ ਹਮੇਸ਼ਾ ਵਾਸਤੇ ਇਸ ਦੀਵਾਨ ਭਗ ਪਰ ਉਹਦੀ ਜਿਹੜੀ ਫਿਰ ਦੀਵਾਨ ਹੁੰਦਾ ਨਾ ਮਨ ਹੁੰਦਾ ਨਾ ਜਿਹੜਾ ਉਹਦਾ ਦਿਲ ਉਹ ਫਿਰ ਅਭਾਗ ਹੋ ਜਾਂਦਾ ਫਿਰ ਉਹ ਫਿਰ ਉਹ ਦੋ ਟੋਟੇ ਫਿਰ ਦਾਲ ਨਹੀਂ ਹੁੰਦਾ ਉੜ ਕੇ ਉੜ ਕੇ ਨਹੀਂ ਦਾਲ ਹੁੰਦਾ ਫਿਰ ਉਹ ਉਹਦੀ ਸੁਰਤ ਜਿਹੜੀ ਹੈ ਇਸ ਤਰੀਕੇ ਨਾਲ ਇੱਕ ਹੋ ਜਾਂਦੀ ਹੈ ਦੁਬਾਰਾ ਨਾਲ ਨਹੀਂ ਹੁੰਦੀ ਅਭਾਗ ਹੋ ਜਾਂਦੀ ਹੈ ਦੁਬਾਰਾ ਨਹੀਂ ਟੁਕੜਾ ਉਹ ਜੋ ਚਿੱਟੀ ਦੀ ਉਹ ਚ ਦੁਬਾਰਾ ਪੈਦਾ ਹੁੰਦੀ ਮੈਂ ਕਹਿ ਲੋ ਦੁਬਾਰਾ ਜੇ ਦੋ ਚਿੱਟੀ ਨਹੀਂ ਪੈਦਾ ਹੁੰਦੀ ਉਹਦੀ ਵਿਰਤੀ ਸੁਰਤੀ ਵਿਰਤੀ ਐਸੀ ਅਡੋਲ ਹੁੰਦੀ ਹੈ ਦੁਬਾਰਾ ਬਿਰਤੀ ਹੁੰਦੀ ਹੋਈ ਨਹੀਂ ਅਡੋਲਤਾ ਟੁੱਟਦੀ ਹੋਣੀ ਉਹਦੀ ਅਡੋਲਤਾ ਐਸੀ ਬਣ ਜਾਂਦੀ ਹੈ ਟੁੱਟਦੀ ਹੋਣੀ ਅਡੋਲਤਾ ਦੁਆਰਾ ਜਿੰਨਾ ਚਿਰ ਅਡੋਲਤਾ ਨਹੀਂ ਟੁੱਟਦੀ ਉਹਨਾਂ ਚਿਰ ਥਿਰ ਰਹਿੰਦਾ ਹੈ ਧਰੂ ਕੀ ਹੈ ਅਡੋਲਤਾ ਟੁੱਟਦੀ ਨਹੀਂ ਜਿਹਦੀ ਉਹਨੂੰ ਧਰੂ ਕਹਿੰਦੇ ਅਡੋਲ ਹੋ ਗਿਆ ਅਡੋਲ ਹੀ ਰਹੂਗਾ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਟਿੱਕਾ ਜਿਹੜਾ ਲਾਉਂਦੇ ਨੇ ਨਾ ਅਸੀਂ ਪੰਜਾਬੀ ਜੇ ਨੂੰ ਟਿੱਕਾ ਕਹਿੰਦੇ ਹਾਂ ਇੱਧਰ ਯੂਪੀ ਦੇ ਟਿੱਕਾ ਕਹਿੰਦੇ ਟਿੱਕਾ ਕਹਿੰਦੇ ਟਿੱਕਾ ਪੰਜਾਬੀ ਦੇ ਜੇ ਟਿੱਕਾ ਕਹਿੰਦੇ ਇਹ ਟਿੱਕਾ ਲਫ਼ਜ਼ ਨਹੀਂ ਟਿੱਕਾ ਸ਼ਬਦ ਨਹੀਂ ਹੈ ਟਿੱਕਾ ਟਿਕਾ ਸ਼ਬਦ ਉਹ ਟਿੱਕੇ ਨੂੰ ਤਾਂ ਟੀਕਾ ਕਹਿੰਦੇ ਨੇ ਉਸੇ ਤੇ ਉੱਤੇ ਬਾਣੀ ਲਿਖੀ ਹੋਈ ਹੈ ਉਸੇ ਭਾਸ਼ਾ ਤੇ ਸਗਲ ਅਸੀਂ ਕਹਿੰਦੇ ਲੋ ਸਗਲ ਪੰਜਾਬੀ ਦਾ ਬੋਲਦੇ ਸਗਲ ਦਵਾਰ ਕੋ ਛਾੜ ਕੇ ਦਵਾਰ ਵੜੀ ਅਸੀਂ ਬੋਲਦੇ ਦਵਾਰ ਇਹ ਸਾਰੇ ਸ਼ਬਦ ਸਾਡੇ ਦਾ ਹੈ ਇੱਕ ਟਿਕਾਲ ਆ ਹੈ ਟਿੱਕਾ ਲਾਉਂਦੇ ਨਹੀਂ ਜਿਹੜਾ ਲਾਉਂਦੇ ਨੇ ਨਾ ਮੱਥੇ ਜਿਹਨੂੰ ਟੀਕਾ ਕਹਿੰਦੇ ਨੇ ਸਾਰੇ ਭਰ ਦਾ ਟਿੱਕਾ ਲਗਾਇਆ ਉਸ ਤੇ ਟੀਕਾ ਕਹਿੰਦੇ ਨੇ ਟੀਕਾ ਲਗਾਇਆ ਟਿੱਕਾ ਦਾ ਸੀ ਬੋਲਦੇ ਅਸਲ ਟਿਕਾ ਲਫ਼ਜ਼ ਉਹ ਜਿਹੜਾ ਟੀਕਾ ਹੈ ਟਿਕਾ ਦਾ ਪ੍ਰਤੀਕ ਟਿੱਕਾ ਉਹਦੀ ਮਨ ਥਿਰ ਹੋ ਗਿਆ ਉਹਦਾ ਪ੍ਰਤੀਕ ਹੈ ਅਡੋਲਤਾ ਦਾ ਪ੍ਰਤੀਕ ਹੈ ਟਿੱਕਾ ਔਰ ਜਿਹੜਾ ਤਾਕਤ ਜਿਹੜੇ ਉਹ ਹੈ ਉਹ ਸੰਤੋਖ ਦਾ ਪ੍ਰਤੀਕ ਹੈ ਦਿਆ ਕਪਾ ਸੰਤੋਖ ਸੂਤ ਸੂਤ ਧਾਗਾ ਜਿੱਥੇ ਧਾਗਾ ਧਾਗਾ ਹੋਊਗਾ ਸੰਤੋਖ ਦਾ ਪ੍ਰਤੀਕ ਹੋਊਗਾ ਉਹ ਜੇ ਸੰਤੋਖ ਆ ਇਹਦਾ ਟਿਕਾ ਹੱਥ ਨਹੀਂ ਕਰਦੇ ਇਹਦਾ ਜਾਨਾ ਕੱਲ ਕੇ ਨਹੀਂ ਜੇ ਜਿਵੇਂ ਸਾਨੂੰ ਕਹਿ ਦੇਵੇ ਕੋਈ ਕਿ ਗਿਆਨ ਖੜਨ ਦੇ ਬਿਨਾ ਤੁਹਾਡੀ ਕਿਰਪਾ ਤੇ ਕੋਈ ਕੀਮਤ ਨਹੀਂ ਬਿਲਕੁਲ ਠੀਕ ਉਹ ਤਾਂ ਸਾਰੇ ਮੁਸਲਮਾਨਾਂ ਦੀ ਪਾਈ ਹੋਈ ਉਹ ਰਾਜਾ ਨੇ ਪਾਈ ਹੋਈ ਸੀ ਜਿਹੜੇ ਬਾਈ ਬਲ ਬਲਕਿ ਪਾਉਣ ਤਾਂ ਦਿੱਤੇ ਨਹੀਂ ਸੀ ਸਾਨੂੰ ਸਾਖਤ ਇਹ ਕਿਰਪਾਨ ਸੰਤਾਂ ਦੀ ਹੈ ਸੰਤਾਂ ਦੀ ਕਿਰਪਾਨ ਨਹੀਂ ਹੈ ਸੰਤਾਂ ਦੀ ਕਿਰਪਾਨ ਨਹੀਂ ਜਿਹੜੀ ਅਸੀਂ ਪਾਈ ਹੈ ਬਾਅਦ ਚਲੋ ਇਹ ਤਾਂ ਸਾਖਤਾਂ ਦੀ ਹੈ ਪਹਿਲਾਂ ਤੇ ਸਾਖਤਾਂ ਦੇ ਰਹੀ ਹੈ ਰਾਜਾ ਦੀ ਤਲਵਾਰ ਹੈ ਰਾਜਾ ਦਾ ਸੀ ਮੁਕਦਮ ਕੁੱਤੇ ਗਿਆ ਹੈ ਉਹਦਾ ਪੌੜ ਨਹੀਂ ਸੀ ਤੇ ਨੀਚਾ ਨੂੰ ਇਹ ਇਹ ਤਲਵਾਰ ਸਾਖਤਾਂ ਦੀ ਸੰਤਾਂ ਦੀ ਤਲਵਾਰ ਨਹੀਂ ਹੈ ਸੰਤਾਂ ਦੀ ਤਲਵਾਰ ਗਿਆਨ ਖੜ ਹੁੰਦੀ ਹੈ ਅਜ਼ਮਤ ਦੀ ਤਲਵਾਰ ਜਿਹਨੂੰ ਹੈ ਅਜ਼ਮਤ ਦੀ ਉਹ ਵੀ ਤਾਂ ਦੋ ਤਲਵਾਰਾਂ ਵਧੀਆਂ ਕਬੀਰੇ ਮੇਰੀ ਦੀ ਕਬੀਰੇ ਇੱਕ ਅਜ਼ਮਤ ਦੀ ਅਜ਼ਮਤ ਦੀ ਤਲਵਾਰ ਖੜੀ ਹੋਈ ਲੋਹੇ ਦੀ ਹੁੰਦੀ ਆ ਉਹ ਉਸ ਗਿਆਨ ਖੜਗ ਨਾਲ ਜਦ ਕਰਕੇ ਨਾਨਕ ਰਾਜ ਚਲਾਇਆ ਰਾਜ ਉਸੇ ਨਾਲ ਚਲਾਇਆ ਸਾਰੇ ਜਿੱਤ ਲੈ ਗਿਆਨ ਚਰਚਾ ਦੀ ਕੀਤੀ ਉਹੀ ਲੜਾਈ ਸੀ ਗਿਆਨ ਚਰਚਾ ਦੀ ਗੁਰਪਾਣੀ ਦਾ ਗਿਆਨ ਚਰਚਾ ਸੁਣਤਾ ਦਾ ਹੁੰਦਾ ਹੀ ਗਿਆਨ ਚਰਚਾ ਸਰਦਾ ਦੀ ਕੋ ਲੜਾਈ ਹੁੰਦੀ ਹੈ ਗਿਆਨ ਚਰਚਾ ਹੁੰਦੀ ਹੈ ਕੋਈ ਨਾ ਨਹੀਂ ਛੱਡਦੀ ਹੁਣ ਗਿਆਨ ਚਰਚਾ ਨਾਮ ਚਰਚਾ ਦਾ ਮਤਲਬ ਗਿਆਨ ਚਰਚਾ ਹੀ ਹੈ ਫਿਰ ਨਾਮ ਚਰਚਾ ਕਰਨਾ ਗਿਆਨ ਚਰਚਾ ਕਰਨ ਤਾਂ ਸਹੀ ਗਿਆਨ ਚਰਚਾ ਉਹ ਗਿਆਨ ਚਰਚਾ ਕਰ ਜੋਗਾ ਇਹਨਾਂ ਚ ਕੋਈ ਵੀ ਨਹੀਂ ਨਾ ਉਹਨਾਂ ਚਾਹੇ ਜਿਹੜੇ ਗਿਆਨ ਚਰਚਾ ਕਰਦੇ ਨੇ ਨਾ ਇਹਨਾਂ ਚ ਲੜਾਈ ਦਾ ਵੋਟਾਂ ਦੀ ਹੈ ਉਹਨੇ ਆਪਣੇ ਨਾਲ ਜੋੜਨੇ ਨੇ ਬੰਦੇ ਇਹਨਾਂ ਨੇ ਆਪਣੇ ਜੋੜਨੇ ਨੇ ਬਾਕੀ ਦਾ ਹੱਥ ਸੇ ਕਰਨ ਵਾਲੇ ਨੇ ਵਿੱਚ ਨਹੀਂ ਲੱਕੜੀਆਂ ਕਿਸੇ ਦੀਆਂ ਮੁਰਦਾ ਕਿਸੇ ਦਾ ਉਹ ਨਾਲ ਜਿਹਦਾ ਪਾਣੀ ਲੱਗਦਾ ਤਾਂ ਸਿਆਣ ਨੂੰ ਉਹਦਾ ਸੇਕ ਸੇਕ ਲੈਂਦਾ ਜਾ ਕੇ ਉਹਦਾ ਸੇਕਣ ਵਾਲੇ ਨੇ ਵੀ ਜਦੋਂ ਮੁਰਦਾ ਕਿਸੇ ਦਾ ਲੱਕੜਾਂ ਕਿਸੇ ਦੀਆਂ ਆ ਜਾਂਦੇ ਰਾਤ ਦਾ ਘੱਟੋ ਸੇਕ ਉਹਦਾ ਸੇਕ ਹੋਰਾ ਪੈਂਦਾ ਨਾ ਕਿ ਛੱਡਦਾ ਨਹਿਰ ਦੇ ਨਾ ਨੂੰ ਤਾਂ ਮਰ ਜਾਊਗਾ ਮੁਰਦਾ ਉਹਨੂੰ ਕੀ ਕਹਿੰਦਾ ਉਹਦਾ ਸੇਕਣ ਵਾਲੇ ਨੇ ਬਾਕੀ ਤਾਂ ਚਾਹੇ ਉਹ ਕਾਂਗਰਸ ਵਾਲੇ ਨੇ ਚਾਹੇ ਕੋਈ ਨੇ ਉਹ ਤਾਂ ਆਪਣੇ ਸੇਕਦੇ ਨੇ ਤਮਾਸ਼ੇ ਚ ਨੇ ਉਹਨਾਂ ਨੇ ਕੀ ਇਹ ਗਾਂ ਗਿਆਨ ਚਰਚਾ ਕਰਦੇ ਨੇ ਨਾਮ ਚਰਚਾ ਗਿਆਨ ਚਰਚਾ ਗਿਆਨ ਚਰਚਾ ਦਾ ਨਾਮ ਕੀਤੀ ਹੈ ਨਾਮ ਨੇ ਅਸੀਂ ਤਾਂ ਗਿਆਨ ਚਰਚਾ ਦੇ ਛੱਡਾ ਵਰਦਾਰ ਆ ਵੀ ਆਓ ਕਰੋ ਕੋਈ ਇਹ ਭਜਦੇ ਨੇ ਗਿਆਨ ਚਰਚਾ ਤੋਂ ਭਜਦੇ ਕਹਿੰਦੇ ਛੱਡਤੀ ਨਾ ਦੁਰਮਤ ਗੁਰਮਤਿ ਛੱਡ ਕਿਆ ਚਰਚਾ ਨੇ ਰਾਹ ਨਹੀਂ ਪੈਂਦੇ ਸਿੱਖ ਕਿਉਂ ਨਹੀਂ ਬੰਦੇ ਗਿਆਨ ਚਰਚਾ ਤਾਂ ਜੇ ਗਿਆਨ ਕੋਲ ਹੋਵੇ ਜਦੋਂ ਸਾਰਾ ਕੰਮ ਪਟਨਾ ਵਾਲਾ ਫੜ ਲਿਆ ਕੋਈ ਜੰਮਣ ਮਨ ਤੇ ਉਹੀ ਗੱਲਬਾਤ ਸਾਰੀ ਫੜ ਲਈ ਕੋਈ ਸਾਈ ਪੁੱਤਰੀ ਜਜਮਾਨ ਕੀ ਸਾਥ ਤੇਰੀ ਪੈਸੇ ਲੈਣ ਲੱਗੇ ਅਨੰਦ ਕਰ ਜਾਂਦੇ ਕੀਰਤਨ ਦੇ ਸਾਰੇ ਗੱਲ ਤਾਂ ਪੜਤਾ ਨਹੀਂ ਹੋਗੀ ਗਈ ਪੰਡਤ ਰੋਵੇ ਪੰਡਤ ਗਿਆਨ ਗਵਾਏ ਜਿਹੜਾ ਗਿਆਨ ਗਵਾ ਲੈਂਦਾ ਰੋਂਦਾ ਹੀ ਹੁੰਦਾ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਤੇ ਖਾਇਆ ਗਰਭ ਚ ਗਲੇ ਪਏ ਜੇ ਗਿਆਨ ਨਹੀਂ ਰਹਿਦਾ ਹੰਕਾਰ ਚ ਜਾਂਦੇ ਹੁੰਦੇ ਹੰਕਾਰ ਚ ਕੇ ਸਾਰੇ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਬਿਖ ਖਾਇਆ ਉਹਨਾਂ ਨੂੰ ਗੁਰਬਾਣੀ ਦਾ ਚੰਗੀ ਹੋਣੀ ਲੱਗਦੀ ਗਿਆਨ ਚੱਲਦਾ ਚੰਗੀ ਹੋਣੀ ਲੱਗਦੀ ਗੁਰਨਾਥ ਨਾਲ ਬੇਦ ਨਹੀਂ ਭਾਵੈ ਸੁਣੀਏ ਜੋ ਵੀਰ ਗਵਾਇਆ ਇਹ ਤਾਂ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਫਿਰ ਗਿਆਨ ਚਰਚਾ ਨਹੀਂ ਚੰਗੀ ਲੱਗਦੀ ਉਹਦਾ ਜਿੱਥੇ ਚਰਚਾ ਹੁੰਦੀ ਉੱਥੇ ਬਸ ਉਪਦਰਵ ਕਰਦੇ ਜਾਂ ਕੇ ਉਪਦਰਵ ਉਪਦਰਵ ਦੀ ਜਾ ਬਜਾਇਓ ਕਹਿਣ ਲਿਆ ਹੋਵੇ ਆਪਾਂ ਗਿਆਨ ਚਰਚਾ ਸੀ ਕਰਾਂਗੇ ਜੋਗੀਆਂ ਨਾਲ ਜਾ ਜਾ ਕੇ ਕੀਤੀ ਹੈ ਗੁਰੂ ਨਾਨਕ ਨੇ ਗਿਆਨ ਚਰਚਾ ਗੁਰੂ ਗਿਆਨ ਕਰਦੇ ਰਹੇ ਨੇ ਗਿਆਨ ਚਰਚਾ ਭਗਤ ਕਰਦੇ ਰਹੇ ਨੇ ਗਿਆਨ ਚਰਚਾ ਤੁਸੀਂ ਕੀ ਕਰਦੇ ਹੋ ਜੇ ਤੁਸੀਂ ਗਿਆਨ ਚਰਚਾ ਨਹੀਂ ਕਰਦੇ ਤਾਂ ਸਿੱਖੀ ਛੱਡਦੇ ਤੁਸੀਂ ਸਿੱਖੀ ਛੱਡ ਦਿੱਤੀ ਫਿਰ ਤੁਸੀਂ ਦਿਵਾਲੀ ਹੋ ਗਏ ਸਿੱਖੀ ਤੇ ਗਿਆਨ ਤਾਂ ਦਿਵਾਲੀ ਹੋ ਗਏ ਦਿਵਾਲੀ ਗਿਆਨ ਚਰਚਾ ਹੀ ਛੱਡਦੇ ਜਾਂ ਤੁਸੀਂ ਫਿਰ ਆਧਾਰ ਹੈ ਸਿੱਖੀ ਦਾ ਗਿਆਨ ਚਰਚਾ ਆਧਾਰ ਹੀ ਹੈ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਹਿ ਸਕਦੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਸਕਦਾ ਕੀ ਦਾ ਉਹਦੇ ਅੰਦਰ ਟਿਕਾ ਹੋ ਜੂਗਾ ਜਿਹਦੇ ਅੰਦਰ ਨਾਮ ਨਹੀਂ ਕੀ ਉਹਨੂੰ ਸੰਤੋਖ ਕਾਹਦਾ ਸੰਤੋਖ ਹੈ ਕਾਹਦਾ ਟਿਕਾ ਹੈ ਉਹਦੇ ਅੰਦਰ ਨਾ ਉਹਦੇ ਅੰਦਰ ਟਕਾਏ ਨਾ ਸੁਤੋ ਨਾਮ ਨਹੀਂ ਨਾਮ ਤੇ ਗਿਆਨ ਦੇ ਬਿਨਾ ਨਾਮ ਦਾ ਇੱਥੇ ਅਰਥ ਗਿਆਨ ਕਹਾਂਗੇ ਗਿਆਨ ਦੇ ਬਿਨਾ ਨਾਮ ਹਲ ਟਿਕਦਾ ਹੈ ਨਾ ਸੰਤੋ ਹੁੰਦਾ ਗੁਰਬਾਣੀ ਦੀ ਸਮਝ ਬਿਨਾ ਨਾ ਸੰਤੋਖੀ ਬਣ ਸਕਦਾ ਨਾ ਉਹਦਾ ਮਨ ਟਿਕਦਾ ਮਨ ਟਿਕੂ ਤਾਂ ਹੀ ਸੰਤੋਖ ਹੋ ਜੇ ਮਨ ਨਹੀਂ ਟਿਕਦਾ ਸੰਤੋਖ ਕਿੱਥੋਂ ਹੋ ਸੰਤੋਖ ਦਾ ਹੋਣਾ ਮਨ ਦਾ ਟਿਕਣਾ ਕੋਈ ਗੱਲ ਨਹੀਂ ਗਿਆਨ ਦਾ ਵਧਾ ਮਨ ਰਹਿ ਗੁਰਬਨ ਗਿਆਨ